ਜਾ ਇਹ ਹਿਰਦਾ ਦੇਨ ਹੋਤੀ ਤੋ ਮਨ ਕੈ ਠਹਿ ਰਹਤਾ ਨਾਭ ਕਮਲ ਅਸੰਭਲ ਹੋਤੋ ਤਾਂ ਪਵਨ ਕਵਨ ਕਰ ਸਹਿਤਾ ਜਾ ਹਿਰਦਾ ਦੇਨ ਨ ਹੋਤੀ ਮਨ ਕੈਂਠੇ ਰਹਤਾ ਜਦੋਂ ਹਿਰਦਾ ਔਰ ਦੇਹ ਨਹੀਂ ਹੁੰਦੀ ਯਾਨੀ ਸ਼ਰੀਰ ਨਹੀਂ ਹੁੰਦਾ ਹਿਰਦਾ ਦੇਹ ਹਮੇਸ਼ਾ ਨਹੀਂ ਹੁੰਦੀ ਹਿਰਦਾ ਜਿਹੜਾ ਫੁੱਟ ਜਾਂਦਾ ਹੁੰਦਾ ਜਦੋਂ ਹੰਸ ਇਕੱਲਾ ਉਹਦਾ ਹਿਰਦਾ ਨਹੀਂ ਹੁੰਦਾ ਤ੍ਰੇਤੇ ਹਿਰਦਾ ਨਹੀਂ ਹੁੰਦਾ ਹਿਰਦਾ ਉਦੋਂ ਹੀ ਹੁੰਦਾ ਜਾਂ ਹਿਰਦਾ ਹੁੰਦਾ ਤਾਂ ਗਰਭ ਚ ਆ ਕੇ ਹਿਰਦਾ ਪੈਦਾ ਹੁੰਦਾ ਧਿਆਨ ਰੱਖਣ ਵਾਲੀ ਗੱਲ ਇਹ ਜਦ ਇਹ ਦੋ ਹੁੰਦੇ ਨੇ ਇੱਕ ਤੇ ਉਦੋਂ ਹਿਰਦਾ ਪੈਦਾ ਹੁੰਦਾ ਪਰ ਬਲਬ ਸੀਗਾ ਸਵਿਚ ਆਨ ਕੀਤੀ ਹੈ ਇਹਦਾ ਔਰਾ ਪਰ ਆਲੇ ਦੇ ਲਾਈਟ ਪੈਦਾ ਹੁੰਦੀ ਬਲਬ ਜਿੰਨਾ ਜਦ ਸਵਿਚ ਆਫ ਸੀ ਬਲਬ ਸੀਗਾ ਇਹਦੀ ਲਾਈਟ ਇਹਦੇ ਅੰਦਰੇ ਸੀ ਉਹ ਅਲੱਗ ਗੱਲ ਹੈ ਇਹਦੀ ਤਾਂ ਲਾਈਟ ਬਾਹਰੋਂ ਆਉਂਦੀ ਹੈ ਨਾ ਜੇ ਅੱਖ ਬੰਦ ਕਰ ਲਈਏ ਬਾਹਰ ਨਹੀਂ ਦਿੰਦਾ ਅੱਖ ਖੋਲ ਲਈਏ ਲਾਈਟ ਬਾਹਰ ਆਉਣ ਲੱਗ ਜਾਂਦੀ ਉਦੋਂ ਦੀ ਅੱਖ ਬੰਦ ਹੁੰਦੀ ਅੱਖ ਬੰਦ ਬੰਦ ਨੂੰ ਸੁਣ ਸਮਾਧ ਕਹਿੰਦੇ ਅੰਦਰਲਾ ਸੁਣ ਸਮਾਧ ਲੋ ਅਸਲ ਚ ਸੁਣ ਸਮਾਧ ਮੰਨਨੇ ਨਹੀਂ ਲਗਾਉਣੀ ਸੁਣ ਸਮਾਤ ਤਾਂ ਅੰਦਰ ਲੈ ਲਾਉਣੀ ਜਦ ਸਤਜੁਗ ਤੇ ਸੁਣ ਨੂੰ ਸਮਾਦ ਲਗਾਇਆ ਲੈ ਮਾਨੋ ਉੱਥੇ ਕਿੱਥੇ ਸੁਣ ਸਮਾਦ ਮਾਨ ਸੁਣ ਕਰਕੇ ਆਪਣਾ ਮਨ ਸੁਣ ਕਰਕੇ ਬੈਠਣਾ ਮਨ ਅੱਖ ਹੈ ਅੱਖ ਖੋਲੀ ਤਾਂ ਆਸ਼ਾ ਪੈਦਾ ਹੁੰਦੀ ਹੈ ਇੱਛਾ ਕਦ ਪੈਦਾ ਹੁੰਦੀ ਹੈ ਵਿੱਚ ਮੈਨੂੰ ਦੇਖੇ ਨਹੀਂ ਜੇ ਦਿਖੂਗਾ ਕੁਝ ਮੈਨੂੰ ਦੇਖੇ ਉਪਜੇ ਨਹੀਂ ਆਸਾ ਉਪਜੇ ਨਹੀਂ ਆਸਾ ਇੱਛਾ ਮੇਰੇ ਵਿੱਚ ਪੈਦਾ ਹੁੰਦੀ ਹੈ ਜਿਹੜਾ ਮੇਰਾ ਲਫ਼ਜ਼ ਆ ਨੋਮਨ ਹੈ ਜਿਹੜਾ ਲਫ਼ਜ਼ ਮੇਰੇ ਨਾਲ ਮੇਰਾ ਜੁੜ ਗਿਆ ਨਾ ਉਹਦਾ ਹੀ ਨੋਮਨ ਹੈ ਅਸਲ ਇੱਛਾ ਵੀ ਨਹੀਂ ਮਨ ਹੈ ਅਸੀਂ ਕਹਿੰਦੇ ਇੱਛਾ ਮਨ ਹੈ ਨਾ ਨਾ ਨਾ ਇੱਛਾ ਪੈਣ ਤੋਂ ਬਾਅਦ ਇੱਛਾ ਪੈਦਾ ਹੋਈ ਜਿਹਦੇ ਵਿੱਚ ਉਹ ਮਨ ਅੱਖ ਬੰਦ ਹੈ ਮੂਰੇ ਕੁਝ ਵੀ ਪਿਆ ਕੋਈ ਪਤਾ ਨਹੀਂ ਇਹਨਾਂ ਨੂੰ ਕੀ ਪਤਾ ਮੂਰੇ ਕੀ ਪਿਆ ਦੇ ਮੂਰੇ ਕੋਈ ਚੀਜ਼ ਪਿਆ ਥਾਲ ਪਿਆ ਕੁਝ ਖਾਣ ਨੂੰ ਹੈ ਉਹ ਖੋਲੂ ਲੱਗੀ ਹੋਈ ਉਹਨੂੰ ਦੀਦਾ ਨਹੀਂ ਉਹਨੂੰ ਦਿਖੂਗਾ ਖਾ ਲੂਗਾ ਇੱਛਾ ਪੈਦਾ ਹੋਊਗੀ ਇਸ ਕਰਕੇ ਇੱਛਾ ਇਹਦੇ ਵਿੱਚ ਕਦ ਪੈਦਾ ਹੁੰਦੀ ਹੈ ਮਾਇਆ ਦੀ ਇੱਛਾ ਕਦ ਪੈਦਾ ਹੁੰਦੀ ਹੈ ਮਾਇਆ ਦੀ ਇੱਛਾ ਪੈਦਾ ਹੁੰਦੀ ਹੈ ਇੱਛਾ ਤਾਂ ਇਹਦੇ ਅੰਦਰ ਪਹਿਲਾਂ ਵੀ ਸੀ ਦੇਹੀ ਧਾਰਨ ਕਰਨ ਦੀ ਇੱਛਾ ਤਾਂ ਪਹਿਲਾਂ ਜਿਸ ਦੇਹੀ ਕੋ ਸਮਰੇ ਕਿਉਂ ਸਮਰਦੇ ਤੇ ਦੇ ਇੱਛਾ ਸੀ ਪਰ ਅੰਦਰਲੇ ਮਨ ਵਿੱਚ ਸੀ ਚਿੱਤ ਦੀ ਇੱਛਾ ਵੀ ਹੁੰਦੀ ਹੈ ਮਨ ਦੀ ਇੱਛਾ ਵੀ ਉਹ ਚਿੱਤ ਦੀ ਇੱਛਾ ਸੀ ਜਿਹੜੀ ਚਿੱਤ ਦੀ ਇੱਛਾ ਪੂਰਨ ਹੋਏ ਚਿੱਤ ਦੀ ਇੱਛਾ ਹੁਣ ਚਿੱਤ ਦੀ ਇੱਛਾ ਇੱਕ ਪਾਸੇ ਰਹਿ ਗਈ ਮਨ ਦੀ ਇੱਛਾ ਪੂਰੀ ਕਰਨ ਲੱਗੇ ਇੱਥੇ ਮਨ ਕੀ ਇੱਛਾ ਨੇ ਸਮਾਇਆ ਦੀਆਂ ਇੱਛਾ ਨੇ ਮਨ ਕੀ ਇੱਛਾ ਨੇ ਮਨ ਕੋਈ ਰੋ ਨਹੀਂ ਹੁੰਦਾ ਮਨ ਕੋ ਇਹ ਦੋਨਿਆਂ ਕਹਿਣ ਸੁਣਨ ਕੋ ਦੂਜੇ ਜਦ ਇੱਕੋ ਇੱਛਾ ਛਾਇਦ ਰਹਿ ਜਾਂਦੀ ਹੈ ਫਿਰ ਇੱਕ ਹੈ ਜਾਂ ਦੋ ਰਹਿੰਦੀਆਂ ਨੇ ਫਿਰ ਦੋ ਜਦ ਇੱਕ ਛਾਇ ਰਹਿ ਜਾਂਦੀ ਹੈ ਫਿਰ ਇੱਕ ਹੈ ਇੱਕ ਆਸ ਰੱਖੋ ਇੱਕ ਰਹਿ ਹੋ ਗਿਆ ਆਸ ਇੱਕ ਰਹਿ ਜੂ ਇੱਕ ਹੈ ਅਸਲ ਦੋ ਨਹੀਂ ਹੈ ਇੱਕੋ ਜੇ ਮਾਇਆ ਦੀ ਇੱਛਾ ਹੈ ਸਰੀਰ ਕਰਕੇ ਮਾਇਆ ਦੀ ਇੱਛਾ ਇਹਨੂੰ ਆਪਣੇ ਨੂੰ ਇੱਛਾ ਨਹੀਂ ਦੂਜਾ ਦਾ ਸਰੀਰ ਹੈ ਦੋਏ ਸਰੀਰ ਨੇ ਦੇਹੀ ਗੁਪਤ ਬਦੇਹੀ ਦਿਸਾ ਫਿਰ ਤਾਂ ਤਿੰਨ ਹੋਗੇ ਸਰੀਰ ਜੇ ਮਨ ਵੀ ਵੱਖਰਾ ਫਿਰ ਤਾਂ ਸਰੀਰ ਤਿੰਨ ਹੋਗੇ ਇਹ ਦੋ ਕਿੱਥੇ ਰਹੇ ਉਹ ਤਾਂ ਸਰੀਰ ਦੀ ਜਿਹੜੀ ਜ਼ਿੰਮੇਵਾਰੀ ਹੈ ਨਾ ਇੱਛਾ ਨਾ ਇਹਨੂੰ ਮੰਨ ਲੈ ਆਪਣੀ ਇੱਛਾ ਮੰਨ ਆ ਬਸ ਸਰੀਰ ਦੀਆਂ ਲੋੜਾਂ ਨੂੰ ਮਨ ਨੇ ਆਪਣੀ ਇੱਛਾ ਮੰਨ ਲਿਆ ਜੀਵ ਨੇ ਆਪਣੀ ਇੱਛਾ ਮੰਨ ਲਿਆ ਵੀ ਬਹੁਤ ਕੁਝ ਪਹਿਲਾਂ ਇਹਦੇ ਖਾਤਰ ਇਕੱਠਾ ਕਰ ਲਈਏ ਫਿਰ ਵਿਹਲੇ ਹੋ ਕੇ ਦੂਆ ਕੰਮ ਕਰਾਂ ਸੈਨੀ ਉਹ ਗੱਲ ਵੀ ਬਹੁਤ ਕੁਝ ਇਕੱਠਾ ਕਰ ਲਈਏ ਫਿਰ ਵਿਹਲੇ ਹੋ ਕੇ ਆਰਾਮ ਨਾਲ ਬੇਫਿਕਰ ਹੋ ਕੇ ਫਿਰ ਆਪਣਾ ਦੂਆ ਕੰਮ ਕਰਾਂਗੇ ਵਿਹਲਾ ਹੋ ਹੋਇਆ ਹੀ ਨਹੀਂ ਲੋੜਾਂ ਵਧ ਗਈਆਂ ਲੋੜਾਂ ਵਧੀ ਗਈਆਂ ਗਾਂ ਤੋਂ ਬਾਹਰ ਜਾਈ ਗਿਆ ਜ਼ਿੰਦਗੀ ਨੰਗੀ ਵੇਲਾ ਹੋਈ ਨਹੀਂ ਜੇ ਵੇਲਾ ਹੋਇਆ ਵੀ ਫਿਰ ਸੁਸਤੀ ਹੋਰ ਕੰਮ ਚ ਲੱਗ ਗਿਆ ਚਲੋ ਕਰ ਲਾਂਗੇ ਜੇ ਵੇਲ ਹੋਇਆ ਚਲੋ ਕਰ ਲਾਂਗੇ ਫਿਰ ਕੋਲ ਸਮਝੇ ਫਿਰ ਤਾਂ ਇਹ ਕਹਿਣਾ ਜਿਹੜਾ ਕੱਲ ਕਰਨਾ ਅੱਜ ਕੱਲ ਕੱਲ ਕਰੇ ਸੋ ਅੱਜ ਕੱਲ ਆਜ ਕਰੇ ਸੋ ਅਬ ਜਿਹੜਾ ਕੰਮ ਅੱਜ ਕਰਨਾ ਹੁਣੇ ਕਰ ਉਹ ਕਹਿੰਦਾ ਜੇ ਜੇ ਵੇਲਾ ਹੈ ਤਾਂ ਘੋੜ ਕਰਦਾ ਫਿਰ ਕੰਮ ਨੂੰ ਪੈਂਡਿੰਗ ਕਰਦਾ ਚਲੋ ਕਰ ਲਾਂਗੇ ਵੇਲਾ ਟਾਈਮ ਤੇ ਜਾਂ ਤਾਂ ਵੇਲ ਨਹੀਂ ਕਿ ਵੇਲ ਹੈ ਫਿਰ ਘੋੜ ਦੋ ਗੱਲਾਂ ਹਾਂ ਮਾਨਕ ਜੀਵ ਕੋਈ ਦੋ ਨਹੀਂ ਦੋ ਤਾਂ ਕਹਿਣ ਸੁਣ ਕੋ ਦੋ ਤਾਂ ਸ਼ਰੀਰ ਨੇ ਦੂਏ ਭਾਏ ਵਿਗੁਚੀਏ ਗੱਲ ਪਈ ਤੇ ਜਾਉਂਕੀ ਦੂਏ ਭਾਏ ਕੀ ਹੈ ਸ਼ਰੀਰ ਦੀ ਭਾਏ ਸ਼ਰੀਰ ਦੀ ਲੋੜ ਸ਼ਰੀਰ ਦੀ ਭੁੱਖ ਜੇ ਸ਼ਰੀਰ ਦੀ ਭੁੱਖ ਨੂੰ ਆਪਣੀ ਭੁੱਖ ਮੰਨ ਕੇ ਇਹਦੇ ਪਿੱਛੇ ਲੱਗਿਆ ਜੀਵਨ ਗਲਤਾ ਵਿਗੁਚੀਏ ਅਖੀਰ ਵੇਲੇ ਪਛਤਾਊਗਾ ਜੋ ਚੀਜ਼ ਉਦੋਂ ਚਾਹੀਦੀ ਹੈ ਨਾ ਜਦ ਜਦ ਦੀ ਕੈਂਚੀ ਫਾਈ ਕੱਟਣ ਵਾਸਤੇ ਕਾਟੀ ਕੱਟੀ ਕਾਲ ਪੈ ਫਾਸੀ ਉਹ ਫਾਸੀ ਨਹੀਂ ਕੱਟੂ ਫਾਸੀ ਗਲ ਚ ਹੈ ਫਾਸੀ ਗਲ ਚ ਪਈ ਹੋਈ ਹੈ ਕਿਉਂਕਿ ਸਰੀਰ ਜਿਹੜਾ ਹੈ ਇਹ ਫਾਸੀ ਨਾਲ ਪਈ ਹੋਈ ਹੈ ਟਾਈਮ ਬਾਉਂਡ ਹੈ ਟਾਈਮ ਬਾਉਂਡ ਦੇ ਬਾਅਦ ਰਸੀ ਖਿੱਚੀ ਜਾਣੀ ਟਾਈਟ ਹੋ ਜਾਣੀ ਹੈ ਸਰੀਰ ਵਾਸਤੇ ਫਾਸੀ ਆਤਮਾ ਵਾਸਤੇ ਕੋਈ ਫਾਸੀ ਨਹੀਂ ਆਤਮਾ ਨੂੰ ਸਰੀਰ ਤੋਂ ਵੱਖ ਕਰਨ ਵਾਲੀ ਫਾਸੀ ਸਮਝ ਲਓ ਸਰੀਰ ਨਾਲੋਂ ਆਪਣਾ ਲਿੰਕ ਤੋੜਨਾ ਹੀ ਕੱਟੀ ਕਾਲ ਪੈ ਫਾਸੀ ਹੈ ਸਾਨੂੰ ਜਿਹੜਾ ਪੈ ਆਉਂਦਾ ਨਾ ਉਹ ਸਰੀਰ ਚਲਿਆ ਜਾਊ ਸਰੀਰ ਨੂੰ ਜਿਉਂਦੇ ਜਿਉਂਦੇ ਲਿੰਕ ਪਹਿਲਾਂ ਹੀ ਤੋੜ ਲੈਣਾ ਅਵਰ ਸੰਗ ਤੋੜੀ ਅਵਰ ਸੰਗ ਤੋੜੀ ਦਾ ਇਹ ਮਤਲਬ ਨਹੀਂ ਮੈਂ ਲੋਕਾਂ ਨੂੰ ਤੋੜ ਲਈ ਮੈਂ ਆਪਣੇ ਸਰੀਰ ਨੂੰ ਤੋੜ ਲਿਆ ਇੱਕ ਬੈਠਾ ਅਮਾਲੀਆ ਤੇ ਚਲਾ ਗਿਆ ਕੱਲਾ ਹੀ ਆ ਉੱਥੇ ਕਿਸੇ ਨੂੰ ਮਿਲਦਾ ਨਹੀਂ 100 ਸਾਲ ਦਾ ਹੋ ਗਿਆ ਉਹਨੇ ਕੀ ਤਰ੍ਹਾਂ ਤੋੜਨੀ ਹੈ ਫਿਰ ਆਪਣੇ ਸਰੀਰ ਨਾਲ ਤੋੜਨੀ ਉਹ ਤਾਂ ਲਾਗੂ ਹੀ ਨਹੀਂ ਪਰ ਸਮ ਤੋੜੀ ਹੋਈ ਤਾਂ ਫਿਰ ਹੀ ਤੋੜੀ ਹੋਈ ਕਾਜ਼ੂ ਕੋ ਜੋ ਨਿਕਲਦਾ ਹੀ ਨਹੀਂ ਨਿਕਲਦਾ 15-20 ਮਿੰਟ ਤੇ ਘੰਟੇ ਵਾਸਤੇ ਰਾਤ ਨੂੰ ਨਿਕਲਦਾ ਜਦੇ ਫਿਰ ਭੋਰੇ ਐਸੇ ਵੀ ਆਦਮੀ ਸੀ ਜਿਹੜੇ ਕਹਿੰਦੇ ਆਦਮੀ ਦਾ ਦਰਸ਼ਨ ਹੋਵੇ ਦੇਖਣਾ ਹੀ ਨਹੀਂ ਉਹ ਪੈਦਾ ਹੀ ਨਾ ਹੋਵੇ ਕਿਸੇ ਨੂੰ ਲਿੰਕ ਰੱਖਣਾ ਹੀ ਨਹੀਂ ਉਹ ਫਿਰ ਕਿਹਦੇ ਦੌੜਨ ਦੌੜਨਗੇ ਆਪਣੇ ਸਰੀਰ ਨੂੰ ਆਪਣੇ ਸਰੀਰ ਨੂੰ ਤੋੜਨੀ ਹੈ ਦੁਨੀਆ ਨੂੰ ਤੋੜਨ ਦੀ ਬਹੁਤੀ ਗੱਲ ਨਹੀਂ ਹੈ ਜਿਹਨੇ ਆਪਣੇ ਸਰੀਰ ਨੂੰ ਤੋੜਿਆ ਦੁਨੀਆ ਨਾਲ ਆਪੇ ਟੁੱਟੀ ਹੋਈ ਹੈ ਸਰੀਰ ਕਰਕੇ ਗਾਂ ਜੋੜ ਜੁੜਦਾ ਜੇ ਘੜੇ ਨਾਲ ਅੱਜ ਖੁੱਲ ਪਾਣੀ ਦਾ ਤਾਂ ਥੱਲੇ ਘੜਾ ਡੋਲ ਹੈ ਬਾਲਟੀ ਭਰਾ ਲੱਜ ਗਈ ਖੋਲੋ ਦੇ ਖਾਲੀ ਬਾਲਟੀ ਵੀ ਨਹੀਂ ਆਉਣੀ ਪਾਣੀ ਦਾ ਕੀ ਹੋਣਾ ਪਾਣੀ ਦਾ ਜੇ ਤਾਂ ਹੀ ਆਉ ਜੇ ਬਾਲਟੀ ਆਉ ਨਾਲ ਜੇ ਸ਼ਰੀਰ ਨੂੰ ਲੱਜ ਤੋੜ ਲਈ ਤੇ ਬਾਕੀ ਵਸਦਾ ਨਾ ਪਿੱਛੇ ਰਹਿ ਗਈ ਹੋਈ ਪਾਣੀ ਵਾਲੀ ਗੱਲ ਤਾਂ ਤੁਸੀਂ ਛੱਡੋ ਉਹਦਾ ਬਾਲਟੀ ਵੀ ਛੱਡ ਆਇਆ ਉੱਥੇ ਇਹ ਬਾਲਟੀ ਇੱਥੇ ਪੈਦਾ ਹੋਈ ਤੇ ਇੱਥੇ ਰਹਿਣੀ ਹੈ ਇਹ ਵੀ ਪਤਾ ਹੈ ਇਹ ਵੀ ਪਤਾ ਇੱਥੇ ਆ ਕੇ ਮਿਲੀ ਸੀ ਇੱਥੇ ਰਹਿ ਜਾਣੀ ਇਹ ਵੀ ਪਤਾ ਦੋ ਗੱਲਾਂ ਹੋ ਗਈ ਅਵਰ ਸੰਗ ਤੋੜੀ ਅਵਰਾ ਸ਼ਰੀਰ ਇਹ ਤਾਂ ਗਾਹ ਬਰਾਬਰ ਹੈ ਅਵਰ ਦੂਏ ਭਾਇ ਬੁਝੀਏ ਆ ਸ਼ਰੀਰ ਹੈ ਦੂਆ ਸ਼ਰੀਰ ਕਿਉਂਕਿ ਦੂਜੀ ਮਾਇਆ ਇੱਕ ਕੀ ਹੈ ਇੱਕ ਆਪ ਹੈ ਦੂਜੀ ਮਾਇਆ ਹੁਣ ਇੱਕ ਪਰਮੇਸ਼ਰ ਨਹੀਂ ਕਹਿਣਾ ਸੀ ਇੱਕ ਪਰਮੇਸ਼ਰ ਨਹੀਂ ਕਹਿਣਾ ਗਿਆ ਬਸ ਕਿ ਕਾਫੇ ਹੈ ਚੇਤਨ ਹੈ ਨਿਰਾਕਾਰ ਹੈ ਇੱਕ ਨਿਰਾਕਾਰ ਹੈ ਦੂਜੀ ਵਾਇ ਨਿਰਾਕਾਰ ਸੱਚਖੰਡ ਵਸਦਾ ਹੁੰਦਾ ਮਾਇਆ ਭਵ ਸਤਰੂ ਦੇ ਵਿੱਚੇ ਹੁੰਦਾ ਬਾਹਰ ਨਹੀਂ ਹੁੰਦਾ ਉੱਥੇ ਜੋ ਚੀਜ਼ ਉਹਦੇ ਵਿੱਚ ਉਹਦੇ ਕਾਬੂ 'ਚ ਹੈ ਜੋ ਚੀਜ਼ ਬਾਹਰ ਉਹਦੇ ਬੇਕਾਬੂ ਉਹਦੀ ਮੁੱਠੀ 'ਚ ਹੈ ਥੇਰੀ ਤੇ ਲਿਖਿਆ ਨਾ ਸਭ ਨੂੰ ਦਾਨ ਦਸ ਅਸਤ ਦਾਨ ਠਾਕਰ ਕਰਤਲ ਉਹਦੀ ਮੁੱਠੀ 'ਚ ਹੈ ਬਾਹਰ ਨਹੀਂ ਕਿਤੇ ਸਾਰੇ ਪਦਾਰਥ ਉਹਦੀ ਮੁੱਠੀ 'ਚ ਨੇ ਇਹ ਉਹਦੇ ਹੱਥੀ ਥੇਰੀ ਤੇ ਜਿਹਨੂੰ ਮਰਜ਼ੀ ਦਵੇ ਜਿਹਨੂੰ ਮਰਜ਼ੀ ਨਾ ਦਵੇ ਧੱਕੇ ਨਾਲ ਕੋਈ ਲੈ ਨਹੀਂ ਸਕਦਾ ਹਾਂ ਲੈ ਸਕਦਾ ਜੇ ਉਹ ਤੋਂ ਕੋਈ ਤਕੜਾ ਹੋਵੇ ਵੀ ਜੇ ਕੋਈ ਸ਼ਕਤੀਸ਼ਾਲੀ ਲੈ ਸਕਦਾ ਸ਼ਕਤੀਸ਼ਾਲੀ ਉਹਦੇ ਨਾਲ ਕੋਈ ਹੈ ਨਹੀਂ ਇਸ ਕਰਕੇ ਕੋਈ ਲੈ ਨਹੀਂ ਸਕਦਾ ਮੋਟੀਆਂ ਗੱਲਾਂ ਨੇ ਕੋਈ ਗਿਆਨ ਬਹੁਤਾ ਬਰੀਕ ਨਹੀਂ ਹੈ ਮੋਟਾ ਹੀ ਹੈ ਵਿਚਾਰੇ ਤਾਂ ਮੋਟਾ ਨਾ ਵਿਚਾਰੇ ਬਹੁਤ ਬਰੀਕ ਹੈ ਜੇ ਵਿਚਾਰੇ ਤਾਂ ਬਹੁਤ ਮੋਟਾ ਬਰੀਕ ਨਹੀਂ ਹੈ ਕੁਝ ਵੀ ਅਨਪੜਾ ਨੂੰ ਕਿਵੇਂ ਗਿਆਨ ਕਰਾਉਂਦੇ ਤੇ ਗੁਰੂ ਸਾਹਿਬ ਅਨਪੜਾ ਨੂੰ ਕਿਵੇਂ ਗਿਆਨ ਕਰਾਉਂਦੇ ਜਿੰਨੇ ਪੜੇ ਲਿਖੇ ਇਹਦਾ ਵਿਗੜ ਜੇ ਸਮਾਂ ਦੇਤਾ ਪੜਿਆ ਦੇਤਾ ਕੜਿਆ ਦੇਤਾ ਕੜਿਆ ਤਾਂ ਬਗੜ ਗਏ ਪੜੇ ਲਿਖਿਆ ਨੇ ਸਮਝਿਆ ਨਹੀਂ ਅਨਪੜਾ ਨੇ ਸਮਝ ਲਿਆ ਛੱਜੂ ਕੌਣ ਦੀ ਅਨਪੜ ਬੜਾ ਵੱਡ ਗਿਆ ਇਹ ਅਸਲ 'ਚ ਅਨਪੜ ਦੇ ਪੜਨ ਵਾਲਾ ਗਿਆਨ ਹੈ ਜਿਹੜਾ ਪੜ ਕੇ ਵਿਗੜ ਗਿਆ ਨਾ ਉਹਦੇ ਪੜਨ ਵਾਲਾ ਨਹੀਂ ਹਾਂ ਜਿਹੜੇ ਪੜ ਕੇ ਵਿਗੜਿਆ ਨਹੀਂ ਉਹਦੇ ਪੜਨ ਵਾਲਾ ਹੈ ਮਤਲਬ ਦੁੱਧ ਗਰਮ ਕਰਕੇ ਤੇ ਵਿਗੜ ਵੀ ਜਾਂਦਾ ਹੁੰਦਾ ਆਪਾਂ ਦੁੱਧ ਚਾੜਦੇ ਚੁੱਲ੍ਹੇ ਤੇ ਵਿਗੜ ਵੀ ਜਾਂਦਾ ਜੇ ਨਾ ਵਿਗੜੇ ਤਾਂ ਉਹਦਾ ਦਹੀਂ ਵੀ ਬਣ ਜਾਂਦਾ ਹੁੰਦਾ ਫਿਰ ਸਭੋ ਦੁੱਧ ਦਹੀਂ ਤਾਂ ਬਣਾਉਣ ਵਾਸਤੇ ਗਰਮ ਤਾਂ ਕਰਨਾ ਪੈਣਾ ਹੀ ਹੈ ਨਾ ਪਰ ਵਿਗੜਨ ਤੇ ਬਚਾਉਣਾ ਪੜਨ ਦੀ ਉਹ ਕਬੀਰ ਵਿਗੜਿਆ ਨਹੀਂ ਉਹ ਜਿਹੜਾ ਵਿਗੜਿਆ ਹੋਏ ਤੇ ਉਹ ਇਹਨੂੰ ਵਿਗੜਿਆ ਕਹਿੰਦੇ ਨੇ ਆ ਜਿਹੜੇ ਵਿਗੜੇ ਤੇ ਇਹਨੂੰ ਵਿਗੜਿਆ ਕਹਿੰਦੇ ਨੇ ਵੇੜਿਓ ਕਬੀਰਾ ਰਾਮ ਦੁਹਾਈ ਪੰਡਤ ਵਿਗੜਿਆ ਹੋਇਆ ਸੀ ਪੜ ਕੇ ਕੱਢ ਗਿਆ ਸੀ ਇਹਨੂੰ ਵਿਗੜਿਆ ਕਹਿੰਦਾ ਸੀ ਕਬੀਰ ਵਿਗੜ ਗਿਆ ਕਿ ਪੰਡਤਾਂ ਦਾ ਵਿਰੋਧੀ ਹੋ ਗਿਆ ਸਮਝ ਉਹਨੂੰ ਆ ਗਈ ਵੀ ਗੱਲ ਇਹ ਹੈ ਦੋਈ ਮਾਇਆ ਪਹਿਲਾ ਕੌਣ ਹੈ ਪਹਿਲਾ ਇਹ ਆਪ ਹੈ ਜੇ ਅਸੀਂ ਹੁਣ ਆਪ ਪਰਮੇਸ਼ਰ ਕਹਾਂਗੇ ਪਰਮਾਤਮਾ ਕਹਾਂਗੇ ਪਰਮਾਤਮਾ ਵੀ ਆਪੇ ਜਿਨੇ ਆਤਮ ਜਾਣਿਆ ਪਰਮਾਤਮਾ ਸੁਣਿਆ ਇੱਕ ਆਪ ਹੈ ਆਪੇ ਹੁਣ ਕਿਥੋਂ ਹੈ ਕਿੱਥੋਂ ਲੱਭੋਗੇ ਇੱਕ ਹੈ ਆਪੇ ਹੈ ਦੂਜੀ ਵਾਰ ਬਸ ਇੱਥੇ ਹੀ ਰਹਿਣਾ ਦੂਰੇ ਪਾਏ ਜੇ ਤੈਨੂੰ ਆਪਣੀ ਉਹ ਭੁੱਖ ਹੈ ਸੱਚ ਆਪਣੀ ਭੁੱਖ ਦੀ ਕੀ ਹੈ ਆਤਮ ਦਰਸ਼ਨ ਦੀ ਭੁੱਖ ਆਤਮ ਰਸ ਦੀ ਪਿਆਸ ਆਤਮ ਚਿੰਤਨ ਦੀ ਲੋੜ ਆਪਣੀ ਭੁੱਖ ਆਤਮਾ ਦੇ ਲੈਵਲ ਦੀ ਭੁੱਖ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਫਿਰ ਤਾਂ ਠੀਕ ਹੈ ਉਹਦਾ ਤਾਂ ਇਲਾਜ ਕਰ ਲੈਣੇ ਉਹ ਤਾਂ ਕਰੇ ਜੇ ਸਰੀਰ ਦੀ ਭੁੱਖ ਦਾ ਇਲਾਜ ਕਰਨ ਲੱਗੇ ਫਿਰ ਗਿਆ ਫਿਰ ਵਿਗੜ ਗਿਆ ਫਿਰ ਵਿਗੜ ਫਿਰ ਉਲਟੇ ਰਾਹ ਪੈ ਗਏ ਫਿਰ ਉਲਟੇ ਪੈ ਗਏ ਸਰੀਰ ਦੀ ਲੋੜ ਹੁੰਦੀ ਹੈ ਸਰੀਰ ਦੀ ਭੁੱਖ ਨਹੀਂ ਹੁੰਦੀ ਪਹਿਲੀ ਗੱਲ ਭੁੱਖ ਮਨ ਵਿੱਚ ਪੈਦਾ ਹੋਈ ਹੈ ਸਰੀਰ ਦੀ ਮਨ ਨਾਲ ਕੀ ਸੰਬੰਧ ਸਰੀਰ ਦੀ ਭੁੱਖ ਦਾ ਸਰੀਰ ਆਪ ਦੱਸੂਗਾ ਜਾਇਦਾ ਹੀ ਭੁੱਖ ਲੱਗੂਗੀ ਸਰੀਰ ਦੱਸਦਾ ਜਾਇ ਨੂੰ ਪਿਆਸ ਲੱਗਦੀ ਹੈ ਸਰੀਰ ਦੱਸਦਾ ਜਾਇ ਨੂੰ ਸੇਕ ਲੱਗਦੇ ਹੈ ਗੱਡੀ ਦੱਸਦੀ ਹੈ ਵੀ ਮੈਂ ਗਰਮ ਹੋ ਗਈ ਹੁਣ ਮੀਟਰ ਲੱਗੇ ਹੋਏ ਨੇ ਉਹ ਉਹਦਾ ਟੈਂਪਰ ਜਦੋਂ ਇਲਾਜ ਕਰ ਲੋ ਭੁੱਖ ਲੱਗੀ ਕੁਝ ਖਾ ਲਓ ਗੱਲ ਖਤਮ ਹੋ ਉਹ ਦੋਏ ਸਰ ਵਾਂਗੂ ਚੂਰਨਾ ਪਾਓ ਕਿ ਉਹ ਸੰਗ ਲੂਨਾ ਦਾ ਮਤਲਬ ਇਹੀ ਸੀ ਵੀ ਇੰਨਾ ਦੇ ਰੱਖੋ ਕਦੇ ਕੈਨ ਭਰ ਕੇ ਨਹੀਂ ਰੱਖਦੇ ਅਸੀਂ ਹੋਰ ਨਾਲ ਡਰਮ ਭਰ ਕੇ ਨਹੀਂ ਰੱਖਦੇ ਹੈਗੇ ਪੈਟਰੋਲ ਪੰਪ ਬਾਉ ਪਾ ਲਾਂਗੇ ਤੇ ਡਰਮ ਭਰ ਕੇ ਕਦੇ ਨਹੀਂ ਰੱਖਦੇ ਘਰ 'ਚ ਘਰ ਵੀ ਨਹੀਂ ਰੱਖਦੇ ਡਰਮ ਭਰ ਕੇ ਬਾਹਰ ਹੈਗਾ ਪੰਪਾਂ ਦੇ ਤੇਲ ਪਵਾ ਲਾਂਗੇ ਜੇ ਲੋੜ ਹੋ ਪਵਾ ਲਾਂਗੇ ਜੇ ਕਾਰ ਖੜੀ ਹੈ ਚਲਦੀ ਹੋ ਨਹੀਂ ਪਿਆ ਉਹ ਠੀਕ ਹੈ ਪਿਆ ਜਿਵੇਂ ਅਸੀਂ ਵਿਹਾਰ ਮਾਇਆ ਚ ਕਰਦੇ ਹਾਂ ਇਹ ਜਿਹਾ ਵਿਹਾਰ ਸਰੀਰ ਨਾਲ ਵੀ ਕਰਨਾ ਹੈ ਇਹ ਚਾਹੀਦਾ ਜੇ ਲੋੜ ਹੈ ਨਹੀਂ ਫਾਲੋ ਇੱਕ ਕੀ ਹੈ ਦੋ ਚੀਜ਼ਾਂ ਹੋਣ ਸੰਸਾਰ ਦੀ ਕੋਈ ਚੀਜ਼ ਨਹੀਂ ਤੀਜੀ ਕੋਈ ਚੀਜ਼ ਨਹੀਂ ਹੈ ਤੈਨੂੰ ਗੁਣ ਤਾਂ ਹੈ ਜੋ ਉਸ ਤੋਂ ਉਹ ਮਾਇਆ ਦੇ ਤਨ ਡਿਵੀਜ਼ਨ ਹੈ ਮਾਇਆ ਦੇ ਵਿੱਚ ਤਨ ਸਟੇਜਾਂ ਨੇ ਸੰਸਾਰ ਦੇ ਵਿੱਚ ਦੋ ਹੀ ਚੀਜ਼ਾਂ ਨੇ ਨਿਰਾਕਾਰ ਦੇ ਦੇਸ਼ ਵਿੱਚ ਕੋਈ ਚੀਜ਼ ਅਧੂਰੀ ਹੈ ਬਸ ਇਹਨਾਂ ਫਰਕ ਹੈ ਸੰਸਾਰ ਔਰ ਨਿਰਾਕਾਰ ਦੇ ਦੇਸ਼ ਦਾ ਇਹ ਪਰਦੇਸ ਦਾ ਸੰਸਾਰ ਦਾ ਔਰ ਨਿਰਾਕਾਰ ਦੇ ਦੇਸ ਦਾ ਫਰਕ ਕੀ ਹੈ ਉੱਥੇ ਕੀ ਚੀਜ਼ ਇੱਕੋ ਹੀ ਹੈ ਬਸ ਇੱਕੋ ਹੀ ਹੈ ਐਸੇ ਦੋ ਉੱਥੇ ਮਾਇਆ ਗੁਪਤ ਹੈ ਇੱਥੇ ਮਾਇਆ ਪ੍ਰਗਟ ਹੈ ਮਾਇਆ ਉੱਥੇ ਵੀ ਹੈ ਮਾਇਆ ਬ੍ਰਹਮ ਬ੍ਰਹਮ ਸਦ ਸੁਣਾ ਮਾਇਆ ਉੱਥੇ ਵੀ ਹੈ ਪਰ ਉੱਥੇ ਅੰਬਰ ਰੂਪ ਚ ਮਾਇਆ ਅੰਬਰ ਉਹਦਾ ਪੀਤਾ ਹੋਇਆ ਜਿਵੇਂ ਪਾਣੀ ਦੀ ਠੰਡਕ ਹੁੰਦੀ ਹੈ ਨਾ ਪਾਣੀ ਠੰਡਕ ਜਾਂ ਪਾਣੀ ਦੀ ਗਰਮੀ ਕਿੱਥੇ ਹੁੰਦੀ ਹੈ ਪਾਣੀ ਦੇ ਵਿੱਚ ਹੁੰਦੀ ਹੈ ਪਾਣੀ ਦੇ ਵਿੱਚ ਪਾਣੀ ਦੀ ਠੰਡਕ ਵੀ ਵਿੱਚ ਹੈ ਪਾਣੀ ਦੀ ਗਰਮੀ ਵੀ ਵਿੱਚ ਹੈ ਠੰਡਕ ਪਾਣੀ ਨਾਲ ਵੱਖਰੀ ਨਹੀਂ ਹੁੰਦੀ ਨਾ ਗਰਮੀ ਪਾਣੀ ਨਾਲ ਵੱਖਰੀ ਹੁੰਦੀ ਇਹਵੇਂ ਅੰਬਰ ਉਹਦੇ ਵਿੱਚ ਸਮਾਇਆ ਹੋਇਆ ਹੁੰਦਾ ਪੀਤਾ ਅੰਬਰ ਉਹਦਾ ਨਾਮ ਤਾਂ ਅੰਬਰ ਉਹਨੇ ਪੀਤਾ ਹੋਇਆ ਉਹਦਾ ਚੇਤਨ ਅੰਬਰ ਨੂੰ ਪੀ ਜਾਂਦਾ ਅੰਬਰ ਚੇਤਨ ਨੂੰ ਨਹੀਂ ਪੀ ਸਕਦਾ ਚੇਤਨ ਪ੍ਰਗਟ ਹੈ ਅੰਬਰ ਗੁਪਤ ਹੈ ਜੋ ਗਲਾਸ ਪਾਣੀ ਦਾ ਪਿਆ ਪਿਆ ਬਾਹਰ ਪਿਆ ਚੱਕ ਕੇ ਪੀ ਲਿਆ ਆਦਮੀ ਰਹਿ ਗਿਆ ਗਲਾਸ ਤਾਂ ਗਿਆ ਆ ਪਾਣੀ ਤਾਂ ਗਿਆ ਆ ਨਾ ਪਾਣੀ ਵਿੱਚ ਹੋ ਗਿਆ ਜਿਹੜਾ ਜੋ ਪਹਿਲਾਂ ਸੀ ਉਹ ਜਾਈ ਉਹ ਹੈ ਹੁਣ ਪਾਣੀ ਪੀਤੇ ਦੇ ਬਾਅਦ ਵੀ ਉਹੀ ਹੈ ਪਾਣੀ ਤੋਂ ਪਹਿਲਾਂ ਪਾਣੀ ਵੱਖਰਾ ਸੀ ਤਾਂ ਵੀ ਉਹੀ ਹੈ ਇਸ ਤਰੀਕੇ ਨਾਲ ਉੱਥੇ ਅੰਬਰ ਹੁੰਦਾ ਨਹੀਂ ਜਦੋਂ ਉਹ ਪ੍ਰਜਾ ਦਰਦ ਦਾ ਦੇਹ ਅਬਾਰਾ ਜਾਵਾ ਕਰ ਕਰ ਤੋ ਕਬੂ ਤੁਮ ਮੈਂ ਮਿਲਤ ਦੇਹ ਧਨ ਸਭੂ ਸਭ ਕੁਝ ਤੇਰੇ ਤੇ ਸਮਾਜ ਸੰਸਾਰ ਦੋ ਚੀਜ਼ਾਂ ਚੇਤਨ ਔਰ ਜੜ ਉਤੇ ਚੇਤਨ ਕੋ ਪ੍ਰਗਟ ਜਿਹੜਾ ਜੜ ਹੈ ਉਹ ਜੜ ਗੁਪਤ ਕਿਥੋਂ ਤੋਂ ਗਿਆ ਇਥੇ ਇਥੇ ਜੜ ਪ੍ਰਗਟ ਹੈ ਚੇਤਨ ਗੁਪਤ ਦੋ ਅੱਖਾਂ ਸਾਡੇ ਕੋਲ ਦੋਈਆਂ ਨੇ ਨਾ ਅੱਖਾਂ ਮਾਇਆ ਦੀਆਂ ਅੱਖਾਂ ਨਾਲ ਮਾਇਆ ਦੇਖੂਗੀ ਜਿਹੜੇ ਨੇਤਰ ਨੇ ਚੇਤਨ ਦੇ ਹੁੰਦੇ ਨੇ ਉਹਦੇ ਨਾਲ ਚੇਤਨ ਦੇਖੂਗਾ ਉਹਦੇ ਨਾਲ ਮਾਇਆ ਨਹੀਂ ਦੀ ਕੈਮਰੇ ਦੀ ਅੱਖ ਨੂੰ ਮਾਸ ਨਹੀਂ ਦੀ ਨਾ ਹੱਡੀ ਤੇ ਜਾਵੇ ਅੜਕਦੀ ਉਹਦੀ ਅੱਖ ਐਕਸਰੇ ਨੂੰ ਐਕਸਰੇ ਨੂੰ ਮਾਸ ਦੇ ਵਿੱਚ ਦੀ ਕੱਪੜੇ ਦੇ ਵਿੱਚ ਐਵੇਂ ਲੰਘ ਜਾਂਦਾ ਉਹ ਹੱਡੀ ਦੇ ਜਾ ਕੇ ਦੇਖਦਾ ਉੱਥੇ ਅੜਕਦਾ ਜਾ ਕੇ ਉੱਥੇ ਘਰੋਗਦੀ ਹੈ ਹੱਡੀ ਉਹਨੂੰ ਇਹ ਕੋਈ ਹੋਰ ਠੋਸ ਚੀਜ਼ ਹੋਵੇ ਲੋਹਾ ਹੋਵੇ ਕੋਈ ਠੋਸ ਚੀਜ਼ ਹੋਵੇ ਕੋਈ ਚੀਜ਼ਾਂ ਨੂੰ ਪਾਰਦਰਸ਼ੀ ਕਰ ਜਾਂਦਾ ਕੋਈ ਚੀਜ਼ਾਂ ਦੇ ਆਕੇ ਹੱਡੀ ਜਾਂਦਾ ਜਿਹੜੀ ਸਾਡੀ ਅੱਖ ਜੜ ਹੈ ਇਹ ਜੜ ਵਸਤੂ ਤੇ ਹਟ ਗਈ ਬਸ ਜੜ ਇਹਦੇ ਨਾਲ ਜੜ ਦੀਂਦਾ ਇਹਦੇ ਨਾਲ ਚੇਤਨ ਨਹੀਂ ਦਿੰਦਾ ਥੋੜਾ ਆਦਮੀ ਸੋਚਦਾ ਮੈਨੂੰ ਇਹਦੇ ਨਾਲ ਦਿਖੇ ਨਾ ਆਦਮੀ ਇਹ ਪ੍ਰੋਬਲਮ ਹੈ ਹੁਣ ਦਰਸ਼ਨ ਦੀ ਗੱਲ ਆ ਗਈ ਉਹ ਕਹਿੰਦਾ ਵੀ ਦਰਸ਼ਨ ਆਖਣ ਨੂੰ ਤਾਂ ਬਣਾ ਹੋਰ ਦਰਸ਼ਨ ਤਾਂ ਹੁੰਦਾ ਹੀ ਨਹੀਂ ਉਹਨੇ ਪ੍ਰੋਬਲਮ ਆ ਗਈ ਨਾ ਉਹ ਆਖਣ ਇਹਦੇ ਨਾਲ ਹੁੰਦਾ ਨਹੀਂ ਉਹ ਕਈ ਆਦਮੀਆਂ ਦੀਆਂ ਅੱਖਾਂ ਚੰਗੀਆਂ ਭਲੀਆਂ ਨੇ ਦੇਖਣ ਨੂੰ ਤੁਹਾਨੂੰ ਲੱਗਦੀਆਂ ਆਪਾਂ ਨੂੰ ਲੱਗਦੀਆਂ ਉਹਨਾਂ ਨੂੰ ਦਿਖਦਾ ਹੀ ਨਹੀਂ ਡਾਕਟਰ ਕਹਿੰਦੇ ਨਹੀਂ ਇਹ ਜੀ ਜੋਤ ਨਹੀਂ ਆਉਂਦੀ ਇਹਦਾ ਮਤਲਬ ਦੇਖਣ ਵਾਲੀ ਚੀਜ਼ ਤਾਂ ਕੋਈ ਹੋਰ ਹੈ ਫਿਰ ਪਿੱਛੇ ਅੱਖ ਬਿਲਕੁਲ ਠੀਕ ਹੈ ਕਹਿੰਦੇ ਪਿੱਛੇ ਜੋਤ ਨਹੀਂ ਆ ਰਹੀ ਇਹਦੇ ਵਿੱਚ ਉਹ ਜਿਹੜੇ ਪਾਈ ਪਾਉ ਕੋਈ ਅੰਦਰ ਉਹਦੇ ਵਿੱਚ ਜੋਤ ਆਉਣੀ ਹੈ ਇਹਦਾ ਉਹਦਾ ਜੋਤ ਦੇਖਦੀ ਹੈ ਉਹ ਅੱਖ ਨਹੀਂ ਦੇਖਦੀ ਦੇਖਦੀ ਹੁਣ ਵੀ ਜੋਤ ਹੈ ਅੱਖ ਹੁਣ ਵੀ ਨਹੀਂ ਦੇਖਦੀ ਜਾਂ ਜੋਤ ਨਿਕਲ ਜਾਂਦੀ ਹੈ ਬੇਹੋਸ਼ ਹੋ ਜਾਂਦਾ ਹੈ ਜਦ ਅੱਖ ਖੋਲ ਲੋ ਦੇਖ ਦੇਖਦਾ ਫਿਰ ਨਹੀਂ ਦੇਖਦਾ ਫਿਰ ਨਹੀਂ ਸੁਣਦਾ ਇਹਦਾ ਤਾਂ ਸੁਣਦੀ ਜੋਤ ਹੈ ਦੇਖਦੀ ਜੋਤ ਹੈ ਸਮੈਲ ਜੋਤ ਨੂੰ ਆਉਂਦੀ ਹੈ ਦੁੱਖ ਸੁੱਖ ਜੋਤ ਨੂੰ ਮਹਿਸੂਸ ਹੁੰਦਾ ਬੇਹੋਸ਼ ਨੂੰ ਕਟਵਟ ਕਰ ਦਿੰਦੇ ਡਾਕਟਰ ਕੋਈ ਪਤਾ ਨਹੀਂ ਜਾਣ ਦੋ ਕੋਈ ਪਤਾ ਨਹੀਂ ਮਹਿਸੂਸ ਕਰਨ ਵਾਲੀ ਜੋਤ ਹੈ ਮਹਿਸੂਸ ਤਾਂ ਜੋਤੇ ਕਰਦੀ ਇਹਦਾ ਦੁੱਖ ਸੁੱਖ ਇਹਦੀ ਭੁੱਖ ਪਿਆਸ ਡਰਾਈਵਰ ਨੇ ਦੇਖਣਾ ਵੀ ਮੀਟਰ ਹੁਣ ਗੱਡੀ ਗਰਮ ਹੋ ਗਿਆ ਨਾ ਉਹ ਗੱਡੀ ਨੇ ਤਾਂ ਵਿਚਾਰੀ ਨੇ ਬੋਲਣਾ ਨਹੀਂ ਉਹ ਮੀਟਰ ਗੱਡੀ ਵਾਸਤੇ ਥੋੜੀ ਲਾਇਆ ਨਾ ਡਰਾਈਵਰ ਵਾਸਤੇ ਲਾਇਆ ਨੇ ਮੀਟਰ ਵੀ ਭਾਈ ਉਹਨੇ ਗਰਮ ਹੋ ਗਿਆ ਇਹਦਾ ਤੇਲ ਮੁੱਕ ਗਿਆ ਕੀ ਹੈ ਕੀ ਨਹੀਂ ਹੈ ਡਰਾਈਵਰ ਦੇਖੂਗਾ ਚੇਤਨੇ ਦੇਖੂਗਾ ਤਾਂ ਚੀਜ਼ ਸਰੀਰ ਦਾ ਜੜ ਜੇ ਇਹਨੂੰ ਸਰੀਰ ਮਿਲਿਆ ਤਾਂ ਬਚਾਉਣਾ ਵੀ ਇਸੇ ਨੇ ਉਹ ਕਨੈਕਸ਼ਨ ਨੇ ਇਹਦੇ ਨਾਲ ਕੀਤੇ ਹੋਏ ਤਾਂ ਕਿ ਇਹਨੂੰ ਪਤਾ ਲੱਗੇ ਵੀ ਹੁਣ ਇਹਨੂੰ ਪਾਣੀ ਦੀ ਘਾਟ ਹੈ ਚ ਇਹਨੂੰ ਕਿਹੜੀ ਚੀਜ਼ ਦੀ ਲੋੜ ਹੈ ਕੋਈ ਚੀਜ਼ ਖਾਣ ਨੂੰ ਜੀ ਕਰਦਾ ਡਾਕਟਰ ਵੀ ਕਹਿੰਦਾ ਨੇ ਮਰੀਜ਼ ਦਾ ਜਿਹੜੀ ਚੀਜ਼ ਨੂੰ ਜੀ ਕਰਦਾ ਉਹ ਦੇ ਦੋ ਇਹਨੂੰ ਡਾਕਟਰ ਨੂੰ ਜ਼ਿਆਦਾ ਮਰੀਜ਼ ਨੂੰ ਪਤਾ ਮੈਨੂੰ ਕੀ ਚਾਹੀਦਾ ਡਾਕਟਰ ਨੂੰ ਵੀ ਪਤਾ ਉਹਨੂੰ ਚਾਹੀਦਾ ਨਾ ਉਹਦਾ ਸਰੀਰ ਉਹਦਾ ਨਾ ਸਰੀਰ ਨਾਲ ਜੁੜਿਆ ਡਾਕਟਰ ਸਰੀਰ ਨਾਲ ਥੋੜੀ ਜੁੜਿਆ ਹੈ ਇਹ ਕੁਝ ਭੇਦ ਨੇ ਜਿਹੜੇ ਚੇਤਨ ਔਰ ਜੜ ਦੇ ਨਾਲ ਸੰਬੰਧਿਤ ਨੇ ਇੱਕ ਜੜ ਹੈ ਚੇਤਨ ਹੈ ਦੋ ਚੀਜ਼ਾਂ ਨੇ ਸੰਸਾਰ 'ਚ ਅਸੀਂ ਜੜ ਨੂੰ ਛੱਡ ਕੇ ਐ ਕਹਿ ਲੋ ਇੱਕ ਜਹਾਜ਼ ਹੈ ਉਹ ਡੂੰਘੇ ਪਾਣੀ 'ਚ ਖੜਾ ਪਿੱਛੇ ਜਾਜ ਕਿਨਾਰੇ ਤੇ ਨਾ ਤਾਂ ਕਿਨਾਰੇ ਤੇ ਪਾਣੀ ਥੋੜਾ ਹੁੰਦਾ ਪੇਤਲਾ ਹੁੰਦਾ ਕਿਨਾਰਾ ਪਿੱਛੇ ਖੜਾ ਦੂਰ ਡੂੰਘੇ ਪਾਣੀ ਦੇ ਵਿੱਚ ਕਿਸ਼ਤੀ ਸਾਡੇ ਕੋਲ ਹੈ ਸਰੀਰ ਅਸੀਂ ਜਹਾਜ਼ ਤੱਕ ਕਿਸ਼ਤੀ ਨਾਲ ਪਹੁੰਚਣਾ ਹੈ ਛੱਡ ਕਿਸ਼ਤੀ ਵੀ ਦੇਣੀ ਹੈ ਚੜਨਾ ਤਾਂ ਜਹਾਜ਼ੇ ਜਾ ਕੇ ਅਸੀਂ ਪਰ ਉੱਥੇ ਤੇ ਪਹੁੰਚਣ ਵਾਸਤੇ ਕਿਸ਼ਤੀ ਚਾਹੀਦੀ ਹੈ ਬੇੜਾ ਇਸ ਤੋਂ ਬਾਅਦ ਸਰੀਰ ਦੀ ਕੋਈ ਉਹ ਨਹੀਂ ਮਤਲਬ ਨਹੀਂ ਪੜਨਾ ਪਾਪ ਸਾਗਰ ਪਾਰ ਜਹਾਜ਼ ਨਹੀਂ ਕਰਾਉਣਾ ਸਰੀਰ ਨਹੀਂ ਕਰਾਉਣਾ ਸਰੀਰ ਨੇ ਭਾਵ ਸਾਗਰ ਨਹੀਂ ਪਾਰ ਕਰਾਉਣਾ ਸਰੀਰ ਨੇ ਜਾਇ ਤੱਕ ਲੈ ਜਾਣਾ ਨਾਮ ਤੱਕ ਲੈ ਜਾਣਾ ਸਰੀਰ ਨਾਮ ਤੱਕ ਲੈ ਕੇ ਜਾਂਦਾ ਹੈ ਨਾਮ ਤੋਂ ਬਾਅਦ ਫਿਰ ਉੱਥੇ ਬਹਿ ਜਾਣਾ ਟੇਕੇ ਫਿਰ ਉੱਥੇ ਨਹੀਂ ਜਰਾਤਾਂ ਕਰਨੀਆਂ ਭੇਜਣਾ ਨਸ਼ਾ ਇੱਥੇ ਭਾਈ ਦਾ ਲੜਦਾ ਉੱਥੇ ਡਿੱਪੂ ਦਾ ਸਮੁੰਦਰ 'ਚ ਜਾਇ ਤਾਂ ਥੋੜਾ ਜਿਹਾ ਹੀ ਹੁੰਦਾ ਫਿਰ ਉੱਥੇ ਕੇ ਫਿਰ ਘਰ ਬੈਸੋ ਅਰਜਨ ਪਿਆਰੇ ਸਤਗੁਰ ਤੋਰੇ ਅੱਗੇ ਕੰਮ ਜਹਾਜ਼ ਦਾ ਸਤਗੁਰ ਦਾ ਸਤਗੁਰ ਬਹੁਤ ਹੈ ਨਾ ਸਤਗੁਰ ਨੂੰ ਬਹੁਤ ਹੈ ਨਾ ਬਸ ਅੱਗੇ ਕੰਮ ਇਹਦਾ ਇਹ ਸਰੀਰ ਦਾ ਨਹੀਂ ਹੈ ਜੇ ਤਾਂ ਅਸੀਂ ਇਹਦਾ ਇਸਤੇਮਾਲ ਸਾਡਾ ਟਾਰਗੇਟ ਹੈ ਵੀ ਜਹਾਜ਼ ਕੁਝ ਦੂਰ ਤੇ ਖੜਾ ਅਸੀਂ ਸਰੀਰ ਦੇ ਹੁੰਦੇ ਹੁੰਦੇ ਉਹ ਜਹਾਜ਼ ਤੱਕ ਪਹੁੰਚ ਕੇ ਸਰੀਰ ਛੱਡ ਕੇ ਜਹਾਜ਼ 'ਚ ਬਹਿ ਜਾਣਾ ਫਿਰ ਤਾਂ ਕੋਈ ਰੌਲਾ ਫਿਰ ਤਾਂ ਅਸੀਂ ਕੰਮ ਆਪਣਾ ਕਰ ਰਹੇ ਹਾਂ ਠੀਕ ਜੇ ਗੱਲ ਭੁੱਲ ਗਏ ਜੇ ਇਹੀ ਗੱਲ ਇਸੇ ਨੂੰ ਸਮਝਣ ਕਹਿੰਦੇ ਸਮਝਣ ਕੀ ਹੈ ਜਿਹੜੀ ਗੱਲ ਭੁੱਲ ਗਈ ਉਹਨੂੰ ਯਾਦ ਕਰਨਾ ਯਾਦ ਆ ਜਾਣੀ ਉਸੇ ਬਣ ਮਾੜਾ ਫੇਰਨਾ ਸਮਝਣ ਨਹੀਂ ਹੈ ਤੂੰ ਕਾਰਨ ਕੀ ਆਇਆ ਇਹ ਸਿਮਰਨ ਕੀ ਕਾਰਨ ਆਇਆ ਸੀ ਇਹ ਸਿਮਰਨ ਕਰਨਾ ਇਹ ਵਾਲਾ ਨਾ ਕਿਵੇਂ ਜੂਗਾ ਇਹ ਤਾਂ ਕੋਈ ਦੱਸੂਗਾ ਜਿਹਨੂੰ ਪਤਾ ਦੱਸੂ ਹੋ ਜਿਹਨੂੰ ਪਤਾ ਇਹ ਉਪਦੇਸ਼ ਦਾ ਵਿਸ਼ਾ ਸੀ ਇਹ ਗਿਆਨ ਦਾ ਵਿਸ਼ਾ ਹੈ ਪੜ੍ਹਾਈ ਦਾ ਵਿਸ਼ਾ ਕਹ ਲੋ ਇਹਦੇ ਵਾਸਤੇ ਕੋਈ ਟੀਚਰ ਚਾਹੀਦਾ ਟੀਚਰ ਚਾਹੀਦਾ ਟੀਚਰ ਨੂੰ ਲੋਕ ਗੁਰੂ ਕਹਿਣ ਲੱਗੇ ਲੇਕਿਨ ਗੁਰਬਾਣੀ ਨੇ ਗੁਰੂ ਨਹੀਂ ਮੰਨਿਆ ਗੁਰੂ ਨਹੀਂ ਗੁਰਬਾਣੀ ਗੁਰੂ ਨਹੀਂ ਮੰਨਿਆ ਗੁਰੂ ਲਫਜ਼ਾ ਲਫ਼ਜ਼ੀ ਮਤਲਬ ਇਹ ਹੈ ਕਿ ਜਿੱਥੇ ਗੁਰੂ ਜਾ ਕੇ ਖੜਜ ਜਵੇ ਨੇ ਆਪੇ ਚੱਕਿਆ ਜਾਂਦਾ ਤੇ ਉਪਦੇਸ਼ ਦੀ ਫਿਰ ਕੀ ਲੋੜ ਹੈ ਉਪਦੇਸ਼ ਕਰਨ ਵਾਲਾ ਗੁਰੂ ਨਹੀਂ ਹੋ ਸਕਦਾ ਸੂਰਜ ਜਿੱਥੇ ਜਾਂਦਾ ਚਾਨਣ ਹੋ ਜਾਂਦਾ ਆਪੇ ਚਲੇ ਜਾਂਦਾ ਬੋਲਦਾ ਤਾਂ ਕੁਝ ਨਹੀਂ ਗੁਰੂ ਦਾ ਮਤਲਬ ਹੈ ਬੋਲਣ ਦੀ ਲੋੜ ਨਹੀਂ ਜਿੱਥੇ ਜਾਊਗਾ ਨੇਰਾ ਉਹਦਾ ਆਪੇ ਚੱਕਿਆ ਜਾਣਾ ਗੁਰੂ ਉਹ ਉਹ ਸ਼ਕਤੀ ਦਾ ਨਾਮ ਹੈ ਜਿਹੜਾ ਬੋਲ ਕੇ ਉਪਦੇਸ਼ ਕਰਕੇ ਨੇਰਾ ਚੱਕਣ ਦੀ ਕੋਸ਼ਿਸ਼ ਕਰਦਾ ਗੁਰੂ ਨਹੀਂ ਹੁੰਦਾ ਗਿਆਨ ਗੁਰੂ ਹੈ ਜੇ ਜੇ ਕੋਈ ਗੁਰੂ ਹੈ ਸੰਸਾਰ ਚ ਗਿਆਨ ਹੈ ਗਿਆਨ ਭਲੇਖਾ ਚੱਕ ਦਿੰਦਾ ਗਿਆਨ ਜਿਹੜੀ ਜਿਹੜੀ ਗੱਲ ਦਾ ਭਲੇਖਾ ਗਿਆਨ ਦਾ ਜੋ ਹਨੇਰਾ ਅੰਦਰ ਹੈ ਗਿਆਨ ਦੇ ਅੰਦਰ ਚਲਾ ਜਾਵੇ ਜੇ ਅੰਦਰ ਪ੍ਰਵੇਸ਼ ਕਰ ਜਵੇ ਜਿੱਥੇ ਗਿਆਨ ਉੱਥੇ ਹਨੇਰਾ ਚੱਕ ਦਿੰਦਾ ਸੰਸਾਰ 'ਚ ਜੇ ਕੋਈ ਗੁਰੂ ਹੈ ਤਾਂ ਗਿਆਨ ਗੁਰੂ ਹੈ ਆਦਮੀ ਗੁਰੂ ਨਹੀਂ ਹੈ ਬਾਹਰ ਜਿਵੇਂ ਚਾਲਣ ਹੁੰਦਾ ਲਾਈਟ ਜਾਲਦੇ ਆਪਾਂ ਦੀਵਾ ਜਾਲਦੇ ਆ ਜੋਤ ਜਾਲਦੇ ਆ ਆ ਬਿਜਲੀ ਜਲਾਉਂਦੇ ਆ ਆ ਸੂਰਜ ਚੰਦ ਤਾਰੇ ਜੋ ਵੀ ਚਾਨਣ ਹੈ ਇਹ ਬਾਹਰ ਚਾਨਣ ਹੁੰਦਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਨੇ ਆ ਗੁਰ ਦਾ ਮਤਲਬ ਆਦਮੀ ਨੇ ਤੇ ਗਿਆਨ ਬਨ ਕੋ ਰੰਗਾ ਬਸ ਇਥੋਂ ਅਰਥ ਬਦਲ ਇੱਥੇ ਗੁਰ ਦਾ ਜੇ ਆਦਮੀ ਕਰ ਲਿਆ ਬਸ ਫਿਰ ਗਏ ਆਦਮੀ ਨਾਲ ਠਾਗੁਰ ਕਿਤੇ ਕਿਤੇ ਚਾਣਨ ਕਰਦਾ ਜਿਹਦੇ ਅੰਦਰ ਗਿਆਨ ਦੀ ਕਿਰਨ ਚਲੀ ਗਈ ਚਾਣਨ ਹੋ ਗਿਆ ਕੱਕਾ ਕਿਰਨ ਕਮਲ ਮੇ ਪਾਵਾ ਕਿਰਨ ਦੀ ਗੱਲ ਕੀਤੀ ਹੈ ਆਦਮੀ ਦੀ ਗੱਲ ਨਹੀਂ ਕੀਤੀ ਹੋਈ ਜਿਹਦੇ ਅੰਦਰ ਰੋਸ਼ਨੀ ਦੀ ਕਿਰਨ ਚਲੀ ਗਈ ਸਸੀ ਵਿਗਾਸ ਸੰਕਟ ਨਹੀਂ ਸੰਪਟ ਨਹੀਂ ਆਵਾ ਸਸੀ ਵਿਗਾਸ ਚੰਦਰਮੇ ਦੇ ਅੰਦਰ ਚਾਣਨ ਹੋ ਗਿਆ ਮਨ ਦੇ ਅੰਦਰ ਚਾਨਣ ਹੋ ਗਿਆ ਮਨ ਉਹਦਾ ਰੋਸ਼ਨ ਹੋ ਗਿਆ ਜਿਹਦੇ ਅੰਦਰ ਵੀ ਗਿਆਨ ਦੀ ਕਰਨ ਚਲੀ ਗਈ ਉਹ ਸ਼ੰਕਾ ਜਿਹੜੀ ਸੀ ਉਹ ਦੂਰ ਹੋ ਗਈ ਸਸੀ ਵਿਗਾਸ ਸਸੀ ਤੇ ਮਨ ਨੂੰ ਕਹਿੰਦੇ ਵਿਗਾਸ ਰੋਸ਼ਨੀ ਹੋ ਗਈ ਸੰਪਟ ਨਹੀਂ ਆਵਾ ਦੁਬਾਰਾ ਉਹ ਰੋਸ਼ਨੀ ਹੋ ਰਹਿੰਦੀ ਹੈ ਦੁਬਾਰਾ ਫਿਰ ਉਹ ਹਨੇਰਾ ਨਹੀਂ ਹੁੰਦਾ ਇਸ ਕਰਕੇ ਨਾਨਕ ਗੁਰਮੁਖ ਨਾਮ ਜਪ ਕੇ ਇੱਕ ਵਾਰ ਆਇਆ ਇੱਕ ਵਾਰ ਜੇ ਚਾਨਣ ਹੋਇਆ ਚਾਨਣੇ ਰਹੂਗਾ ਹੁਣ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਲਿਖਿਆ ਸੀ ਇਹ ਫਿਰ ਮਾੜਾ ਦਾ ਰੋਜੇ ਹੋਈ ਕੰਮ ਹੁੰਦਾ ਇਹਦਾ ਉਹ ਜਪ ਹੈ ਨਹੀਂਗਾ ਉਹ ਜਪ ਨਹੀਂ ਸੀ ਅਜਪਾ ਜਾਪ ਸੀ ਸਾਡਾ ਸਮਝਣ ਦਾ ਨਾ ਜਪਣਾ ਇੱਕ ਵਾਰ ਜਿਹੜੀ ਗੱਲ ਆਪਾਂ ਨੂੰ ਸਮਝ ਆ ਗਈ ਜ਼ਿੰਦਗੀ ਭਰ ਸਮਝ ਆ ਗਈ ਉਹਦਾ ਕੀ ਜੇ ਸਮਝ ਆ ਗਈ ਤੇ ਜ਼ਿੰਦਗੀ ਭਰ ਆ ਗਈ ਦੁਆਰ ਦੋ ਚਾਰ ਹੁੰਦੇ ਨੇ ਇੱਕ ਵਾਰ ਪੜ ਲਿਆ ਸੀ ਬਚਪਨ 'ਚ ਸਾਰੀ ਉਮਰ ਯਾਦ ਹੈ ਤਾਂ <laughs> ਦੁਆਰ ਦੋ ਚਾਰ ਹੁੰਦੇ ਨੇ ਸਾਰੀ ਉਮਰ ਹਿਸਾਬ ਜਿਹੜਾ ਸਮਝ ਲਿਆ ਸਾਰੀ ਉਮਰ ਕਰੀ ਜਾਂਦੇ ਫਿਰ ਕਿਤੇ ਦੁਬਾਰਾ ਵੜਨ ਦੀ ਲੋੜ ਹੈ ਰੋਜ਼ ਵੀ ਸੌ ਗਏ ਭੁੱਲ ਗਏ ਫਿਰ ਦਿਨ ਚੜ੍ਹਨ ਫਿਰ ਕੋਈ ਯਾਦ ਕਰਾਊਗਾ ਇਹ ਜਿਹੜੀ ਸਮਝ ਆ ਇੱਕ ਵਾਰ ਜਿਹੜੀ ਆ ਗਈ ਉਹ ਸਾਰੀ ਜ਼ਿੰਦਗੀ ਵਾਸਤੇ ਆ ਗਈ ਚੇਤਨ ਔਰ ਜੜ ਦੋ ਚੀਜ਼ਾਂ ਮਸਲਾ ਇਹ ਜਿਹੜਾ ਜੜ ਜਿਹੜਾ ਚੇਤਨ ਇੱਥੇ ਸੰਸਾਰ 'ਚ ਹੈ ਉਹ ਦੋ ਹਿੱਸਿਆਂ ਜੋ ਹੈ ਕਾਹਦੇ ਵਾਸਤੇ ਹੈ ਦੋ ਹਿੱਸੇ ਜੇ ਦੋ ਹਿੱਸੇ ਨਾ ਹੁੰਦੇ ਤਾਂ ਅੱਗੇ ਨਹੀਂ ਵਧ ਸਕਦਾ ਹੈ ਲੱਤਾਂ ਆਪਣੇ ਦੋ ਨੇ ਦੋ ਨੇ ਨਾ ਜੇ ਇੱਕ ਪੈਰੇ ਹੁੰਦਾ ਤਾਂ ਅੱਗੇ ਨਹੀਂ ਤੁਰ ਸਕਦੇ ਸੀ ਤੁਰ ਸਕਦੇ ਅੱਗੇ ਨਹੀਂ ਤੁਰ ਸਕਦੇ ਉੱਪਰੋਂ ਇੱਕ ਹੈ ਇਥੋਂ ਇਥੋਂ ਇੱਥੇ ਇੱਕ ਨਹੀਂ ਥੱਲੇ ਆ ਕੇ ਦੋਗਾ ਤੇ ਹੋ ਗਏ ਅੱਗੇ ਵਧਣ ਵਾਸਤੇ ਜਿੱਥੇ ਸਾਡਾ ਗਿਆਨ ਖੜਾ ਉਹ ਤੋਂ ਅੱਗੇ ਵਧਣ ਵਾਸਤੇ ਦੋ ਹੋਏ ਨੇ ਤਾਂ ਉੱਪਰ ਜਾ ਕੇ ਦੋ ਨੇ ਵੀ ਇਦੋਂ ਅੱਗੇ ਵੱਧ ਜਿੰਨਾ ਤਰੇਤੇ ਸੀ ਉਹ ਤੋਂ ਕਹਾ ਹੁਣ ਤਾਂ ਅੱਗੇ ਜਾਣਾ ਗਿਆਨ ਵਧਾਉਣ ਵਾਸਤੇ ਦੋ ਹੋਏ ਨੇ ਅੱਛਾ ਤੇ ਇੱਕ ਨਹੀਂ ਹੈ ਸਰੀਰ ਆਪਣਾ ਥੱਲੇ ਵਾਲੇ ਦੋ ਹੋ ਗਏ ਉਤਲੇ ਨਹੀਂ ਕਹਾ ਜਾਣਾ ਲੈ ਕੇ ਇਹਨਾਂ ਨੇ ਜਾਣਾ ਲਤਾਂ ਇਹ ਦੋ ਹੋਏ ਨੇ ਅੱਗੇ ਵਧਣ ਵਾਸਤੇ ਦੋ ਨਾ ਹੁੰਦੇ ਦਰਸਤਾਂ ਦੇ ਵਿਚਾਰਿਆਂ ਦੇ ਇੱਕੋ ਹੁੰਦੇ ਉੱਥੇ ਖੜੇ ਨੇ ਜਿੱਥੇ ਖੜੇ ਨੇ ਦਰਖਤਾਂ ਦੇ ਦੋ ਪੈਰ ਨਹੀਂ ਨਾ ਹੁੰਦੇ ਜਿਵੇਂ 'ਚ ਜੜੇ ਹੋਏ ਨੇ ਉੱਥੇ ਖੜੇ ਨੇ ਜਿੱਥੇ ਖੜੇ ਨੇ ਅਸੀਂ ਉੱਤੇ ਤੁਰਦੇ ਆਂ ਪੈਰ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ ਪਰ ਘੱਟੋ ਘੱਟ ਦੋ ਤਾਂ ਚਾਹੀਦੇ ਨੇ ਨਾ ਚਾਰ ਹੋ ਸਕਦੇ ਨੇ 10 ਹੋ ਸਕਦੇ ਨੇ 50 ਹੋ ਸਕਦੇ ਨੇ ਇਹ ਜੇ ਕੀੜੇ ਮਕੌੜੇ ਹੈਗੇ ਨੇ ਪਰ ਘੱਟੋ ਘੱਟ ਦੋ ਚਾਹੀਦੇ ਦੋ ਤੇ ਬਿਨਾਂ ਅੱਗੇ ਨਹੀਂ ਵਧ ਸਕਦੇ ਦੋ ਚਲਦੇ ਚਲਦੇ ਇੱਕ ਹੋਣਾ ਬਸ ਜਿੱਥੇ ਇੱਕ ਹੋ ਗਏ ਨਾ ਉੱਥੇ ਖੜ ਗਏ ਫਿਰ ਅੱਗੇ ਜਾਣ ਦੀ ਲੋੜ ਨਹੀਂ ਜਿੱਥੇ ਇਹਦੀ ਮੰਜ਼ਲ ਆ ਗਈ ਨਾ ਉੱਥੇ ਨੇ ਕੋ ਜਾਣਾ ਮੰਜ਼ਲ ਖਤਮ ਹੋ ਗਈ ਹੁਣ ਆਪਾਂ ਚੜਦੇ ਜਾਣੇ ਪਹਾੜ ਦੇ ਸਿਰ ਚਲੇ ਗਏ ਤੁਰਦੇ ਤੁਰਦੇ ਚਲੇ ਗਏ ਅੱਗੇ ਆ ਗਿਆ ਦਰਿਆ ਇਹ ਅੱਗੇ ਆ ਗਿਆ ਪਹਾੜ ਉੱਤੇ ਨਹੀਂ ਚੜ ਸਕਦੇ ਉੱਥੇ ਜਾ ਕੇ ਆਪੇ ਰੁਕ ਜਾਣਾ ਦੋਵੇਂ ਪੈਰ ਆਪੇ ਇਕੱਠੇ ਹੋ ਜਾਣੇ ਨੇ ਮੰਜ਼ਲ ਤੇ ਆ ਕੇ ਦੋਏ ਇਕੱਠੇ ਹੋ ਜਾਣੇ ਨੇ ਆਪੇ ਇੱਕ ਹੋ ਜਾਣਾ ਮੰਜ਼ਲੇ ਖਤਮ ਹੋ ਗਈ ਉੱਥੇ ਕੀ ਇੱਕ ਹੋਏ ਤਾਂ ਉੱਗਵੇ ਉੱਥੇ ਅੰਦਰੋਂ ਗਿਆਨ ਪ੍ਰਗਟ ਹੋਣ ਲੱਗਣਾ ਉੱਥੇ ਤੱਕ ਗਿਆਨ ਅਸੀਂ ਹਾਸਲ ਕਰਦੇ ਉੱਥੇ ਤੱਕ ਤਾਂ ਗਿਆਨ ਆ ਹਾਸਲ ਕਰਨਾ ਬਾਹਰੋਂ ਸਰੀਰ ਦੀ ਲੋੜ ਹੈ ਕੰਨਾਂ ਦੀ ਲੋੜ ਹੈ ਦਿਮਾਗ ਦੀ ਲੋੜ ਹੈ ਬੁੱਧੀ ਦੀ ਲੋੜ ਹੈ ਸੁਣਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਬਾਰ-ਬਾਰ ਸਮਝਣ ਦੀ ਲੋੜ ਹੈ ਬਾਰ-ਬਾਰ ਵਾਰ ਪ੍ਰਭ ਜਪੀਏ ਬਾਰ-ਬਾਰ ਉਸੇ ਗੱਲ ਨੂੰ ਸਮਝਣ ਦੀ ਲੋੜ ਹੈ ਕਾਦੇ ਵਾਸਤੇ ਬੁੱਝਣ ਵਾਸਤੇ ਬਾਰ-ਬਾਰ ਜਿਹੜਾ ਲਿਖਿਆ ਨਾ ਜਪੀਏ ਕਾਦੇ ਵਾਸਤੇ ਬੁੱਝਣ ਵਾਸਤੇ ਬਾਰ-ਬਾਰ ਜਪਣਾ ਤੋ ਗੱਲ ਵਿੱਚ ਬੁੱਝਣ ਵਾਲੀ ਹੈ ਜਿਹੜੀ ਉਹਦੇ ਵਾਸਤੇ ਬਾਰ-ਬਾਰ ਜਪਣਾ ਰੈਪੀਟੇਸ਼ਨ ਨਹੀਂ ਇੱਥੇ ਬਾਰੰਬਾਰ ਦਾ ਮਤਲਬ ਬਾਰੰਬਾਰ ਦਾ ਰੈਪੀਟੇਸ਼ਨ ਜਿੰਨਾ ਚਿਰ ਸਾਰੀ ਗੱਲ ਬੁੱਝ ਨਹੀਂ ਲੈਂਦੇ ਉਹਨਾਂ ਚਿਰ ਬਾਰ-ਬਾਰ ਸਮਝਣਾ ਹੈ ਪੁੱਛਣ ਵਾਸਤੇ ਬਾਰ-ਬਾਰ ਜਪਣਾ ਇਹ ਗੱਲ ਬਣੀ ਕੀ ਇਹ ਇੱਕ ਸਟੇਜ ਹੈ ਜਿੱਥੇ ਜਾ ਕੇ ਦੋਵੇਂ ਪੈਰ ਇੱਕ ਹੋ ਗਏ ਉਹ ਜਹਾਜ਼ ਆ ਗਿਆ ਉੱਥੇ ਜਹਾਜ਼ ਦੀ ਗੱਲ ਕਰਦੇ ਸੀ ਨਾ ਉੱਥੇ ਤਾਂ ਕਿ ਸਰੀਰ ਦੀ ਲੋੜ ਹੈ ਦੋ ਪੈਰਾਂ ਦੀ ਲੋੜ ਹੈ ਉੱਥੇ ਜਹਾਜ਼ ਆ ਗਿਆ ਉਦੋਂ ਅਗਲਾ ਫਿਰ ਗਿਆਨ ਤਾਂ ਸਤਗੁਰ ਦਾ ਹੈ ਆਪਣਾ ਨਹੀਂ ਹੈ ਇਹਦਾ ਤਾਂ ਟੰਗ ਧਰ ਕੇ ਬਸ ਆਪਣਾ ਸੌ ਜਾਂਦਾ ਲੰਮਾ ਪੈ ਆਇਆ ਤੋ ਨਿਸਲ ਹੋਵੇ ਨਿਸਲ ਟੰਗ ਧਰ ਜੋ ਕੰਮ ਕਾ ਕੇ ਆਦਮੀ ਟੰਗ ਇੱਥੇ ਗੋਡੇ ਤੇ ਰੱਖ ਕੇ ਰਾਮ ਨੂੰ ਪੈ ਜਾਂਦੇ ਹੁੰਦੇ ਛੇਤੀ ਜਿਹੜਾ ਕੰਮ ਕਰੇ ਉਹਦਾ ਆਪਣਾ ਧੁੱਪਾ ਤੋਂ ਆ ਕੇ ਉੱਥੇ ਪੈ ਜਾਂਦਾ ਘੜੀ ਜਿਹੜੇ ਪਿੱਛੇ ਹੌਲੀ ਹੌਲੀ ਕਰਦੇ ਹੋ ਨਾ ਲੇਟ ਆਉਂਦੇ ਕਰਕੇ ਜਦੋਂ ਕੰਮ ਹੋ ਲਿਆ ਮਾਨ ਵਾਲਾ ਕੰਮ ਹੋ ਲਿਆ ਬਾਹਲੇ ਵਾਲਾ ਕੰਮ ਹੋ ਲਿਆ ਜਿਹੜਾ ਬਾਹਰ ਅੱਖਾਂ ਕੰਨਾਂ ਨਾਲ ਕੰਮ ਕਰਦਾ ਇੱਕ ਇੱਕ ਪੈਰ ਹੈ ਜਿਹੜਾ ਮਾਨ ਵਾਲਾ ਕੰਮ ਹੋ ਲਿਆ ਮੰਨ ਲੈ ਉਹਨੇ ਖੁਰਾਕ ਜਿੰਨੀ ਦੇਣੀ ਸੀ ਕਵੀ ਬਾਹਰੋਂ ਸੀ ਸਤਗੁਰ ਵਿੱਚ ਪੂਰੀ ਕਰਦੀ ਲਿਆ ਕੇ ਦੇ ਦਿੱਤੀ ਕਮਾਲ ਇਹ ਸਤਗੁਰ ਦੀ ਸੇਵਾ ਹੈ ਜਿਹੜੀ ਮਨ ਨੇ ਬਾਹਰੋਂ ਗਿਆਨ ਲਿਆ ਇਹ ਮਨ ਕੋਲ ਨਹੀਂ ਰਹਿੰਦਾ ਸਤਗੁਰ ਕੋਲ ਚਲਾ ਜਾਂਦਾ ਸੇਵਾ ਉਹਦੀ ਹੋਈ ਹੈ ਸਤਗੁਰ ਦੀ ਸੇਵਾ ਤਾਂ ਕਹਿੰਦੇ ਉਹਨੂੰ ਆਪਣੀ ਸ਼ਕਤੀ ਸਾਰੀ ਜੋ ਕਮਾਇਆ ਸੀ ਬਾਹਰ ਦੇ ਤਰ ਜਾ ਕੇ ਉਹਦੇ ਕੋਲ ਸਟੋਰ ਹੁੰਦਾ ਹੁਣ ਉਹਨੂੰ ਕਹਿੰਦਾ ਇਹਨੂੰ ਫਿਰ ਕਿਹਾ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਅਗਲਾ ਕੰਮ ਰਹਿ ਗਿਆ ਸਤਗੁਰ ਦਾ ਇਹਦਾ ਨਹੀਂ ਰਿਹਾ ਕਿ ਤਾਂ ਆਪਣਾ ਆਰਾਮ ਕਰਦਾ ਅਗਲਾ ਕੰਮ ਉਹਦਾ ਰਹਿ ਗਿਆ ਉੱਥੇ ਜਾ ਕੇ ਕਹਿੰਦਾ ਆਪਣੇ ਛੁੱਟਣ ਦਾ ਯਤਨ ਕਰੋ ਹਮ ਛੁੱਟੇ ਤੁਮ ਸਤਗੁਰ ਨੂੰ ਕਹਿ ਰਹੇ ਮਨ ਕਹਿੰਦਾ ਦੇਖੋ ਜੀ ਆਪਾਂ ਆਪਣਾ ਕੰਮ ਕਰਿਆ ਹੈ ਨਾ ਰਹਿ ਗਿਆ ਕੰਮ ਤੁਹਾਡਾ ਛੁੱਟਾਂਗੇ ਆਪਾਂ ਧੋਈ ਹੀ ਜਦ ਜਾਂ ਤੁਹਾਡੇ ਵਾਲਾ ਤਾਂ ਤੁਸੀਂ ਲਾਉਣਾ ਆਪਣੇ ਆਪਣੇ ਦਾ ਮਤਲਬ ਉਹ ਆਪਣੇ ਛੁੱਟਣ ਦਾ ਨਹੀਂ ਆਪਣੇ ਦਾ ਮਤਲਬ ਦੋਹਾਂ ਦਾ ਜੇ ਕੱਲਾ ਆਪਣੇ ਹੁੰਦਾ ਨਾ ਲਫ਼ਜ਼ ਕੱਲੇ ਵਾਸਤੇ ਫਿਰ ਆਉਂਦਾ ਤੁਮ ਨਾਲ ਆਉਂਦਾ ਤੁਮ ਆਪਣੇ ਛੁੱਟਣ ਦਾ ਫਿਰ ਤੁਮ ਲਫ਼ਜ਼ ਆਉਂਦਾ ਤੁਮ ਨਹੀਂ ਆਇਆ ਹੈ ਲਫ਼ਜ਼ ਜੇ ਕੱਲੇ ਸਤਗੁਰ ਦਾ ਹੁੰਦਾ ਤਾਂ ਤੁਮ ਆਪਣੇ ਛੁੱਟਣ ਦਾ ਆਉਂਦਾ ਲਫ਼ਜ਼ ਦੁੱਧ ਆਇਆ ਨਹੀਂ ਹੋਇਆ ਆਪਣੇ ਦਾ ਬਦਲਾ ਦੋਹਾਂ ਵਾਸਤੇ ਕਿਉਂਕਿ ਗਾਹਾਂ ਦਾ ਕੰਮ ਮੇਰਾ ਹੈ ਨਹੀਂ ਨਾਮ ਸਤਗੁਰੂ ਨੂੰ ਮਿਲਣਾ ਨਾਮ ਮਨ ਨੂੰ ਮਿਲਣਾ ਹੀ ਨਹੀਂ ਮਨ ਨੂੰ ਤਾਂ ਗਿਆਨ ਮਿਲਣਾ ਸੀ ਇਹਨੇ ਲੈ ਲਿਆ ਮਨ ਕੋਲ ਗਿਆਨ ਅੰਦਰੇ ਸੀਗੇ ਸਰੀਰ ਸੀਗਾ ਇਹਨੇ ਆਪਣਾ ਸਰੀਰ ਵਾਲਾ ਕੰਮ ਕਰ ਲਿਆ ਡਾਇਰੈਕਟ ਅਪਰੋਚ ਹੋਦੀ ਹੈ ਗੱਲ ਰਹਾ ਡਾਇਰੈਕਟ ਤਾਂ ਉਹਦੀ ਹੈ ਅਪਰੋਚ ਹੁਣ ਉਹ ਆਪਣਾ ਡਾਇਰੈਕਟ ਕਰਦਾ ਹੈ ਡਾਇਰੈਕਟ ਬਾਣੀ ਹੁਣ ਆਉਂਦੀ ਹੈ ਸ਼ੇਰ ਤਾਂ ਹੀ ਨੇ ਸਤਗੁਰ ਤੇ ਨਾਮ ਨਾਮ ਦੀ ਇਹਨੂੰ ਜਿਹੜੀ ਪ੍ਰਾਪਤੀ ਹੋਣੀ ਹੈ ਸਤਗੁਰ ਤੋਂ ਹੋਣੀ ਹੈ ਆ ਜਿਹੜੀ ਪ੍ਰਾਪਤੀ ਹੋਈ ਹੈ ਗਿਆਨ ਦੀ ਪ੍ਰਾਪਤੀ ਹੋਈ ਹੈ ਉਹ ਨਾਮ ਜਿਹੜਾ ਹੈਗਾ ਉਹ ਤਤ ਨਾਮ ਹੈ ਨਾਮ ਤਤ ਹੈ ਤਤ ਤਤ ਵਸਤੂ ਹੈ ਨਾਮ ਤਤ ਸਭ ਹੀ ਸਰਜਪ ਹੈ ਇਹ ਉਸ ਤਤ ਵਸਤੂ ਦਾ ਗਿਆਨ ਹੈ ਇਹਦੇ ਵਿੱਚ ਤਤ ਨਹੀਂ ਹੈ ਇਹਦੇ ਵਿੱਚ ਤਤ ਦਾ ਗਿਆਨ ਹੋਣਾ ਹੋਰ ਗੱਲ ਹੈ ਤਤ ਹੋਣਾ ਹੋਰ ਗੱਲ ਪਾਣੀ ਬਾਰੇ ਕੁਝ ਦੱਸਿਆ ਹੋਇਆ ਹੈ ਦਵਾਈ ਬਾਰੇ ਕੁਝ ਦੱਸਿਆ ਹੋਇਆ ਹੈ ਉਹ ਹੋਰ ਗੱਲ ਹੈ ਵੀ ਭਾਈ ਇਹ ਜਾਂ ਪੱਤਾ ਹੋਊ ਇਹ ਜੀ ਗੋਲੀ ਹੋਊ ਇਹ ਜਿਹਾ ਰੰਗ ਹੋਊ ਇੰਨੀ ਹੋਊ ਇੰਨੇ ਦੀ ਆਉ ਉਹ ਗਿਆਨ ਹੈ ਤਾਂ ਸਿਰ ਦਵਾਈ ਦਾ ਦਵਾਈ ਦਾ ਉਹਨੇ ਲੈ ਕੇ ਆਉਣੀ ਹੈ ਕਿਸੇ ਚੀਜ਼ ਦਾ ਗਿਆਨ ਹੋਰ ਗੱਲ ਹੁੰਦੀ ਹੈ ਕੋਈ ਵਸਤੂ ਹੋਰ ਗੱਲ ਉਹ ਤਤ ਨਾਮ ਹੈ ਨਾਮ ਤਤ ਸਭ ਹੀ ਸਰ ਉਹ ਹੁਕਮ ਹੈ ਨਾਮ ਤਤ ਸਾਰੇ ਉੱਤੇ ਹੈ ਹੁਕਮ ਮੇਰਾ ਨਾਮ ਹੈ ਦੁਖ ਕਾਲ ਉਸ ਉਸ ਨਾਮ ਤੇ ਇਹ ਗਿਆਨ ਮੇਰਾ ਇਹ ਕਾਲ ਦਾ ਦੁੱਖ ਬਣਿਆ ਰਹਿੰਦਾ ਇਹਦੇ ਨਾਲ ਇਹਦੇ ਨਾਲ ਕਾਲ ਦਾ ਦੁੱਖ ਬਣਿਆ ਰਹਿੰਦਾ ਜੇ ਉਹ ਨਾਮ ਨਾ ਮਿਲੇ ਤਾਂ ਜਮੂ ਮਰੂ ਜੋ ਇੱਕ ਜਨਮ ਘੱਟੋ ਘੱਟ ਇੱਕ ਜਨਮ ਹੋਰ ਲਊਗਾ ਇੱਕ ਜਨਮ ਘੱਟੋ ਘੱਟ ਹੋਰ ਲਊਗਾ ਕਿਉਂ ਕਿਵੇਂ ਪਤਾ ਲੱਗਿਆ ਕਿਉਂਕਿ ਉੱਥੇ ਹੀ ਲਿਖਿਆ ਹੈ ਇਹ ਕੋਹੇ ਤਾਂ ਰੁੱਤੀ ਨੂੰ ਰੁੱਤ ਹੋਏ ਪਰ ਜੇ ਰੁੱਤ ਨਾ ਹੋਵੇ ਉਗਦਾ ਨਹੀਂ ਹੈ ਤਾਂ ਅਗਲੇ ਜਨਮ ਚੁੱਕੂਗਾ ਰੁੱਤ ਕਦ ਹੁੰਦੀ ਹੈ ਜਦ ਸੰਸਾਰ 'ਚ ਨਾਮ ਦੀ بارش ਹੁੰਦੀ ਹੈ ਨਾਮ ਪ੍ਰਗਟ ਹੁੰਦਾ ਹੈ ਉਸ ਰੁੱਤ ਵਿੱਚ ਫਿਰ ਉਗਦਾ ਦੇ ਨੂੰ ਨਾਮ ਮਿਲ ਜਾਂਦਾ ਉਗੇ ਹੁੰਦਾ ਉਹ ਫਿਰ ਉਸ ਵੇਲੇ ਉਗਦਾ ਦੁਬਾਰਾ ਜਨਮ ਜਨ ਲੈਂਦਾ ਜਦ ਇਹ ਨਾਮ ਪ੍ਰਗਟ ਹੁੰਦਾ ਜਨਮ ਨਹੀਂ ਲੈਂਦਾ ਉਹ ਉਹਨੇ ਕੀ ਕਰਨਾ ਜਨਮ ਲੈ ਕੇ ਜੇ ਰੁੱਤ ਨਾ ਹੋਵੇ ਤਾਂ ਸਤ ਸੰਤੋਖ ਦੇ ਵਿੱਚ ਹੀ ਰਹਿ ਜਾਂਦਾ ਸਾਬਦ ਸੂਰਤ ਰਹਿ ਜਾਂਦਾ ਉਗਦਾ ਨਹੀਂ ਬੀਜ ਪਿਆ ਧਰਤੀ 'ਚ بارش ਨਹੀਂ ਹੋਈ ਤਾਂ ਉਗਦਾ ਕਿਵੇਂ ਉਗਦਾ ਕਿਵੇਂ ਇਹ ਤਾਂ ਹੈ ਧਰਤੀ 'ਚ ਪਿਆ ਪਰ ਰੁੱਤ ਤੇ ਆ ਕੇ ਉਗੂਣਾ ਰੁੱਤੀ ਨੂੰ ਰੁੱਤ ਹੋਏ ਦਾ ਮਤਲਬ ਇਹ ਹੈ ਰੁੱਤ ਬਰਸਾਤ ਦੀ ਆਊਗੀ ਚਲੋ ਮੀਂਹ ਕੌਣ ਪਾਊਗਾ ਮੀਂਹ ਪਿਆ ਪਰਮੇਸ਼ਰ ਜਦ ਪਰਮੇਸ਼ਰ ਮੀਂਹ ਪਾਊਗਾ ਫਿਰ ਉਹ ਜਨਮ ਲਊਗਾ ਫਿਰ ਉਹ ਉਦੋਂ ਤੱਕ ਉਹਨੇ ਜਨਮ ਨਹੀਂ ਲੈਣਾ ਵੈਸੇ ਉਹਨੂੰ ਕੋਈ ਦੁੱਖ ਤਕਲੀਫ ਕੋਈ ਨਹੀਂ ਹੁੰਦੀ ਸੰਤੋਖੀ ਨੂੰ ਕਦੀ ਦੁੱਖ ਤਕਲੀਫ ਉਹਨੂੰ ਦੇਵ ਲੋਕ ਕਹਿੰਦੇ ਨੇ ਉਹ ਦੇਵ ਲੋਕ ਹੈ ਅਸਲ ਦੇਵ ਲੋਕ ਉਹੀ ਹੈ ਉਹ ਉਹਦੇ ਵਰਗਾ ਹੀ ਹੈ ਸਮਝ ਲਓ ਸਤਖੰਡ ਵਰਗਾ ਹੀ ਹੈ ਸਿਰਫ ਇੰਨਾ ਹੀ ਹੈ ਬੱਚਾ ਪੂਰਾ ਸਾਬਤ ਹੈ ਖੋਲ ਨਹੀਂ ਟੁੱਟਿਆ ਇੱਕੜਾ ਖੋਲ ਟੁੱਟ ਗਿਆ ਉਹ ਘੁੰਮਦਾ ਫਿਰਦਾ ਇੱਕ ਖੋਲ ਦੇ ਵਿੱਚ ਹੈ ਬਸ ਸਾਬਤ ਉਹ ਵੀ ਹੈ ਜਿਉਂਦਾ ਸਭ ਕੁਝ ਹੈ ਖੋਲ ਉਹਦਾ ਟੁੱਟਿਆ ਨਹੀਂ ਖੋਲ ਟੁੱਟਿਆ ਨਹੀਂ ਤੇ ਬਾਹਰ ਤੁਰ ਨਹੀਂ ਸਕਦਾ ਇੰਨਾ ਹੀ ਫਰਕ ਆ ਗੋਲਾ ਗਿਆਨ ਦਾ ਫਟ ਚੱਲਿਆ ਨਹੀਂ ਇੰਨਾ ਹੀ ਫਰਕ ਹੋਰ ਕੀ ਹੈ ਜੇ ਬੀਜ ਉਗਦਾ ਬੀਜ ਤਾਂ ਹੈ ਜੇਤੇ ਦਾਣੇ ਅਨ ਕੇ ਪਰ ਉਹ ਉਹਨਾਂ ਜਦੋਂ ਨੂੰ ਸੰਸਾਰ ਨਹੀਂ ਦੀ ਨਾ ਕੋਲ ਜਾਂ ਉਗਦਾ ਫਿਰ ਹਰਾ ਭਰਾ ਫਿਰ ਹੋਰ ਚੀਜ਼ ਹੈ ਜਿੰਨਾ ਜੇ ਬੀਜ ਵਿੱਚ ਹੈ ਉਹਨਾਂ ਜੋ ਬੀਜ ਹੈ ਕੋ ਨਹੀਂ ਨਾ ਕੁਝ ਨਹੀਂ ਬਾਹਰ ਦੋਹਾਂ ਦਾ ਫਰਕ ਵੀ ਹੈ ਉਹ ਦੇਖਣਾ ਹਰੇਕ ਚਾਹੁੰਦਾ ਕੁਝ ਬਾਹਰ ਉਹ ਵੀ ਆਉਣਾ ਚਾਹੁੰਦਾ ਉਹ ਅੰਡੇ ਦੇ ਵਿੱਚ ਹੈ ਸਬੂਤ ਹੈ ਬਿਲਕੁਲ ਪੂਰਾ ਬਣਿਆ ਹੋਇਆ ਕੁਝ ਵੀ ਕਮੀ ਕਮੀ ਉਹਦਾ ਕੋਈ ਖੋਲ ਤੋੜਨ ਵਾਲਾ ਨਹੀਂ ਮਿਲਿਆ ਖੋਲ ਤੋੜਨ ਵਾਲੀ ਇੱਕ ਮਤ ਹੈ ਸਿਰਫ ਇੱਕ ਮਤ ਆ ਗੁਰਮਤ ਖੋਲ ਨਹੀਂ ਪੜਦਾ ਕਿਸੇ ਦਾ ਉਹਦਾ ਭਰਮ ਦਾ ਖੋਲ ਉੱਤੋਂ ਲੈ ਕੇ ਆਇਆ ਪਹਿਲਾਂ ਮੈਂ ਮਹਦੂਦ ਲਖਾਇਆ ਖਸਮੇ ਕਿਰਦਾਰ ਜਾਦੇ ਚ ਮੈਂ ਪੈਦਾ ਹੋਈ ਸੀ ਜਿਹੜਾ ਖੋਲ ਉਹਨਾਂ ਨੇ ਚਾੜ ਕੇ ਭੇਜਿਆ ਸੀ ਤੇ ਮਹਦੂਦ ਕਰਕੇ ਉਹ ਖੋਲ ਉਸੇ ਹੁਕਮ ਨਾਲ ਟੁੱਟੂ ਜਿਹੜੇ ਹੁਕਮ ਨਾਲ ਖੋਲ ਬੰਦ ਹੋਇਆ ਸੀ ਉਹੀ ਫੋਰਸ ਉਹ ਖੋਲ ਨੂੰ ਤੋੜੂ ਜਿਹੜੀ ਖੋਲ ਜਿਹੜੀ ਫੋਰਸ ਨੇ ਖੋਲ ਇਹਦੇ ਤੇ ਚਾੜਿਆ ਸੀ ਹੋਰ ਫੋਰਸ ਕੋਈ ਨਹੀਂ ਤੋੜ ਸਕਦੀ ਉਸ ਖੋਲ ਹੁਣ ਹੁਕਮਾਂ ਨੂੰ ਹੁਕਮਾਂ ਨਾਲ ਉਹਦਾ ਸੰਪਰਕ ਹੋਇਆ ਨਹੀਂ ਖੋਲ ਉਹਦਾ ਟੁੱਟਿਆ ਨਹੀਂ ਹੁਕਮਾਂ ਨੂੰ ਕਿਸੇ ਨੇ ਦੱਸਿਆ ਨਹੀਂ ਇਹ ਅਵਸਥਾ ਕਿੱਥੇ ਤੱਕ ਦੀ ਹੈ ਫਿਰ ਇਹ ਮੁਕਤੀ ਤੱਕ ਦੀ ਅਵਸਥਾ ਜਿਹੜੇ ਲੋਕ ਮੁਕਤੀ ਦੀ ਗੱਲ ਕਰਦੇ ਨੇ ਮੁਕਤ ਤਾਂ ਹੋ ਗਿਆ ਪਰ ਮੁਕਤ ਹੋਇਆ ਬਣੀ ਸੰਸਾਰ ਤੋਂ ਮੁਕਤ ਹੋ ਗਿਆ ਭਰਮ ਤੋਂ ਮੁਕਤ ਨਹੀਂ ਹੋਇਆ ਇੱਕ ਦੀਵਾਰ ਟੁੱਟ ਗਈ ਕੂੜ ਦੀ ਇੱਕ ਦਾ ਦੀਵਾਰ ਟੁੱਟ ਗਈ ਕੂੜ ਦੀ ਇੱਕ ਦੂਜੀ ਦੀਵਾਰ ਰਹਿੰਦੀ ਹੈ ਭਰਮ ਦਾ ਕੋਟ ਨਹੀਂ ਜੋ ਟੁੱਟੇ ਹਾਂ ਭਰਮ ਦਾ ਗਾੜ ਨਹੀਂ ਟੁੱਟਿਆ ਉਹਦਾ ਦੋਏ ਵਾਰ ਕੋਟ ਹੈ ਨਾ ਤੇ ਵਾਰ ਖਾਈ ਹੈ ਨਾ ਦੋ ਖਾਈਆਂ ਭਰ ਗਈਆਂ ਉਹਦੀਆਂ ਦੋ ਖਾਈਆਂ ਤਾਂ ਭਰ ਗਈਆਂ ਪਰ ਭਰਮ ਦੇ ਨਹੀਂ ਖਾਈ ਰਹਿੰਦੀ ਹੈ ਭਰਮ ਦਾ ਤਾਂ ਟੁੱਟੂਗਾ ਉਹ ਖਾਈ ਪਰਲੀ ਭਰੂਗੀ ਤਾਂ ਇੱਕ ਹੋਊਗਾ ਦੁਆਇ ਵਾਰ ਕੋਟ ਅਤੇ ਵਾਰ ਖਾਈ ਕਬੀਰ ਤਾਂ ਕਹਿੰਦਾ ਕੂੜ ਦੇ ਕੱਲੇ ਸਰੀਰ ਵਾਲੇ ਤਾਂ ਟੁੱਟ ਗਈ ਸਰੀਰ ਦੀ ਮਾਨਤਾ ਤਾਂ ਛੱਡਤੀ ਉਹਨੇ ਮਾਇਆ ਦੀ ਤਾਂ ਉਹਨੂੰ ਸਮਝ ਆ ਗਈ ਇੱਥੋਂ ਤਾਂ ਕਹਾ ਲੰਘਿਆ ਪਰ ਜੋ ਭਰਮ ਵਾਲਾ ਗਾੜੀ ਟੁੱਟਿਆ ਹੋ ਮੈਂ ਇਹ ਜੋ ਗਈ ਤੂੰ ਜਾਂ ਹਿਰਦਾ ਦੇ ਨਾ ਹੁੰਦੀ ਤੋਮਣ ਕੈਂਠੇ ਰਹਤੋ ਜਦ ਹਿਰਦਾ ਜਦ ਜਦ ਹਿਰਦਾ ਦੇ ਨਾ ਹੁੰਦੀ ਜਦੋਂ ਹਿਰਦਾ ਔਰ ਦੇਹ ਦੋਏ ਨਹੀਂ ਹੁੰਦੀ ਹਿਰਦਾ ਅੰਦਰਲੀ ਦੇਹੀ ਹੈ ਆ ਜਿਹੜਾ ਸਰੀਰ ਹੈ ਬਾਹਰਲੀ ਦੇਹੀ ਜਦ ਬਾਹਰਲੀ ਦੇਹੀ ਮਿਲਦੀ ਹੈ ਹਿਰਦਾ ਜਦੋਂ ਹੀ ਪੈਦਾ ਹੁੰਦਾ ਹਿਰਦਾ ਆ ਕੇ ਉੱਥੇ ਪੈਦਾ ਹੁੰਦਾ ਹਿਰਦਾ ਗਰਭ ਜਾ ਕੇ ਪੈਦਾ ਹੁੰਦਾ ਹਿਰਦੇ ਦਾ ਨਾਮ ਹੀ ਜਿਹੜਾ ਹੈਗਾ ਨਾ ਹਿਰਦਾ ਕਰਕੇ ਹੀ ਜੁੜਦਾ ਹੈ ਸਰੀਰ ਨੂੰ ਕੁਝ ਏਰੀਏ 'ਚ ਜੋਤ ਪੈਦਾ ਹੁੰਦੀ ਹੈ ਆਕਾਸ਼ 'ਚ ਉਹ ਆਕਾਸ਼ ਦੇ ਸਰੀਰ 'ਚ ਵੀ ਹੈ ਸਰੀਰ ਤੋਂ ਬਾਹਰ ਵੀ ਹੈ ਉਹ ਜਿਹੜਾ ਆਕਾਸ਼ ਹੈ ਸਰੀਰ ਦੇ ਵਿੱਚ ਵੀ ਸਰੀਰ ਉਸ ਜੋਤ ਵਿੱਚ ਆਇਆ ਗੱਲ ਜਿਹੜਾ ਔਰਾ ਕਹਿੰਦੇ ਨੇ ਔਰਾ ਸਰੀਰ ਦੇ ਬਾਹਰ ਹੁੰਦਾ ਕਹਿੰਦੇ ਨੇ ਉਹ ਔਰਾ ਹੀ ਹਿਰਦਾ ਹੈ ਇਹਨੂੰ ਔਰਾ ਕਹਿੰਦੇ ਨੇ ਨਾ ਉਹੀ ਹੈ ਆਕਾਸ਼ ਉਹਦੇ ਵਿੱਚ ਸਰੀਰ ਹੈ ਇਸ ਕਰਕੇ ਕਹੇ ਸੂਖਮ ਮੈਂ ਜਾਣੋ ਅਸੂਲ ਸਰੀਰ ਅਸੂਲ ਸੂਖਮ ਦੇ ਵਿੱਚ ਹੈ ਔਰਾ ਦੇ ਬਾਹਰ ਵੀ ਹੈ ਤੇ ਅੰਦਰ ਵੀ ਹੈ ਸੂਖਮ ਨੂੰ ਬੰਦ ਨਹੀਂ ਕੀਤਾ ਜਾ ਅਸੂਲ ਦੇ ਵਿੱਚ ਅਸੂਲ ਹੀ ਬੰਦ ਰਹੂਗਾ ਸੂਖਮ ਦੇ ਵਿੱਚ ਜੇ ਹੋਰਾ ਬਾਹਰ ਨਾ ਹੋਵੇ ਇਹਦੇ ਫਿਰ ਬ੍ਰਹਮ ਗਿਆਨੀ ਕਾ ਮਨ ਪ੍ਰਕਾਸ਼ ਅਸੇ ਧਰ ਪਰ ਆਕਾਸ਼ ਫਿਰ ਬਾਹਰ ਕਿਵੇਂ ਵਧੂਗਾ ਬਾਹਰ ਕਿਵੇਂ ਵਧੂਗਾ ਇੱਕ ਆਪਾਂ ਗਮਲਾ ਇੱਥੇ ਲਾਤਾ ਉੱਪਰ ਲੈਂਟਰ ਹੈ ਬਾਹਰ ਨਿਕਲ ਕੇ ਰਹਾ ਗਮਲਾ ਕਹਿੰਦਾ ਡਰ ਜਿੰਨਾ ਮਰਜੀ ਵਧਾਈ ਜਾਓ ਬਾਹਰ ਕਿਵੇਂ ਨਿਕਲ ਜੂਗਾ ਬਾਹਰ ਕਿਵੇਂ ਨਿਕਲ ਜੂਗਾ ਉੱਪਰ ਉੱਪਰ ਨਿਕਲ ਦੋ ਇਹ ਕਰਕੇ ਜਿਹੜਾ ਸਰੀਰ ਹੈ ਸਰੀਰ ਔਰੇ ਦੇ ਅੰਦਰ ਹੈ ਨਾਲ ਇਹਦੇ ਵਿੱਚ ਜੋਤ ਹੈ ਹਿਰਦਾ ਸਰੀਰ ਨੂੰ ਬਹੁਤ ਵੱਡਾ ਹੈ ਆਪਾਂ ਕਹਿੰਦੇ ਇਹਦਾ ਵਿਸ਼ਾਲ ਹਿਰਦਾ ਕਹਿੰਦੇ ਨਹੀਂ ਦਿੰਦੇ ਸਰੀਰ ਤਾਂ ਨਹੀਂ ਕਹਿੰਦੇ ਵਿਸ਼ਾਲ ਹੈ ਸਰੀਰ ਨੂੰ ਕਹਿੰਦੇ ਕਿਹਾ ਵਿਸ਼ਾਲ ਹੈ ਹਿਰਦੇ ਨੂੰ ਕਹਿੰਦੇ ਬੜਾ ਵਿਸ਼ਾਲ ਹਿਰਦਾ ਹੈ ਉਹ ਵਿਸ਼ਾਲ ਹਿਰਦਾ ਸਰੀਰ ਵਿਸ਼ਾਲ ਹੈ ਨਹੀਂ ਉਹਨਾਂ ਦਾ ਚਲੋ ਹੁਣ ਉਹਨਾਂ ਨੇ ਲੱਭਿਆ ਹੀ ਹੋਇਆ ਜੇ ਉਹਨਾਂ ਨੂੰ ਹੋਵੇ ਸਾਨੂੰ ਬਾਹਰ ਦਿਖਦਾ ਨਹੀਂ ਉਹ ਉੱਥੋਂ ਸਾਨੂੰ ਸੇਖ ਆ ਜਾਂਦਾ ਸੇਖ ਮਹਿਸੂਸ ਕੌਣ ਕਰਦਾ ਸਰੀਰ ਨਹੀਂ ਕਰਦਾ ਚੇਤਨ ਕਰਦਾ ਚੇਤਨ ਕਰਦਾ ਸਭ ਕੁਝ ਮਹਿਸੂਸ ਇਸ ਕਰਕੇ ਬ੍ਰਹਮ ਗਿਆਨੀ ਕਾ ਮਨ ਪ੍ਰਗਾਸ ਜੈਸੇ ਧਾਰੂ ਪਰ ਆਕਾਸ਼ ਫਿਰ ਸੰਭਵ ਹੈ ਕਿਵੇਂ ਸੰਭਵ ਹੋਊਗਾ ਉਹਰਾ ਪਹਿਲਾਂ ਹੀ ਬਾਹਰ ਹੈ ਸ਼ਰੀਰ ਤੇ ਉਹਰਾ ਵੱਧਾ ਰਹਿੰਦਾ ਬਾਹਰ ਗਿਆਨ ਸਾਡਾ ਵਿਸ਼ਾਲ ਹੈ ਹੁਣ ਵੀ ਵਿਸ਼ਾਲ ਹੈ ਸੁਰਤ ਤਾਂ ਕਿੱਥੇ ਫਿਰਦੀ ਹੈ ਸੁਰਤ ਬਾਹਰ ਫਿਰਦੀ ਹੈ ਸੁਰਤ ਕੀ ਹੁੰਦੀ ਹੈ ਚੇਤਨ ਹੈ ਸੁਰਤ ਜੇ ਸ਼ੀਟ ਬੰਦ ਹੋਵੇ ਬਾਹਰ ਕਿਵੇਂ ਨਿਕਲੇ ਬਾਹਰੋਂ ਦਾ ਸਮਾਂ ਅੰਦਰ ਨੂੰ ਲਿਆਈ ਦੀ ਇਹਨੂੰ ਖਿੱਚ ਖਿੱਚ ਕੇ ਇਹਦਾ ਮਿੰਟਾ ਜਿਹਾ ਤੇ ਕਿਤੇ ਚਲੀ ਜਾਂਦੀ ਹੈ ਸਰੀਰ ਨੇ ਨੂੰ ਰੋਕਦਾ ਹੈ ਇਹਦਾ ਮਿੰਟਾ ਜਿਹਾ ਤੇ ਕਿਤੇ ਚਲੀ ਜਾਂਦੀ ਹੈ ਇਹਦੇ ਇੰਨੇ ਦੁਆਰੇ ਨੇ ਬਾਹਰ ਨਿਕਲਣ ਨੂੰ ਇਹਦਾ ਮਸਾਮਾ ਸੀ ਬਾਹਰ ਨਿਕਲ ਜਾਂਦੀ ਹੈ ਜਹਿਰ ਦਾ ਦੇਣਾ ਹੁੰਦੀ ਤੋਮਣ ਕੈਂਠੇ ਦੇਤਾ ਹੁਣ ਜੋਗੀ ਪੁੱਛਦੇ ਨੇ ਜਦ ਹਿਰਦਾ ਉਹਦੇ ਦੋਏ ਨਹੀਂ ਹੁੰਦੇ ਤਾਂ ਜਿਹੜਾ ਮਾਨੇ ਕਿੱਥੇ ਹੁੰਦਾ ਹੁਣ ਉਹ ਦੋ ਮੰਨਦੇ ਨੇ ਮਨ ਨੂੰ ਅਲੱਗ ਮੰਨਦੇ ਜੋਗੀ ਦੋ ਮੰਨਦੇ ਨੇ ਅਸਲ 'ਚ ਮਨ ਕਾ ਹੈ ਨਾਮ ਕਮਲ ਅਸੰਭਨ ਹੋਤੋ ਤਾਂ ਪਵਨ ਕਮਨ ਕਰ ਸਹਿਤਾ ਆ ਨਾਭੀ ਨਹੀਂ ਹੁੰਦੀ ਨਾਭੀ ਇਹੀ ਹੈ ਨਾ अकबल नहीं ਹੁੰਦਾ ਹਿਰਦਾ ਸਰੀਰ ਨਹੀਂ ਹੁੰਦਾ ਮਤਲਬ ਹੈ ਅਸਥਮਨ ਹੁੰਦਾ ਇੱਥੇ ਥਮਿਆ ਹੈ ਨਾ ਇਹ ਥੰਮਣ ਵਾਲਾ ਇਹਨੂੰ ਹੁੰਦਾ ਨਹੀਂ ਮਨ ਨੂੰ ਇਹਦੀ ਇਹਦਾ ਟਿਕਾਣਾ ਹੁੰਦਾ ਨਹੀਂ ਕੋਈ ਤੋ ਜਿਹੜਾ ਪਵਨ ਹੈ ਭਾਈ ਇਹ ਪਵਨ ਇਹ ਕਿੱਥੇ ਹੁੰਦੀ ਹੈ ਪਵਨ ਕਵਨ ਕਰ ਸਹਤਾ ਇਹ ਕਿਹੜੇ ਘਰ ਦੇ ਸਹਿਤ ਹੁੰਦਾ ਕਿਹੜੇ ਘਰ ਇਹਦੇ ਨਾਲ ਹੀ ਜਾਂਦਾ ਪਵਨ ਇਹ ਹਵਾ ਦਾ ਪਵਨ ਮਾਨੇ ਰਸ ਪਵਨ ਕਵਨ ਕਰ ਸਹਤਾ ਇਹ ਕਿਹੜੇ ਘਰ ਚ ਹੁੰਦਾ ਤਿੰਨ ਘਰ ਦੇ ਨਾ ਤਿੰਨ ਲੋਕ ਨੇ ਤਿੰਨ ਲੋਕ ਨੇ ਇਹ ਕਿਹੜੇ ਘਰ ਚ ਹੁੰਦਾ ਕਿਹੜੇ ਲੋਕ ਚ ਹੁੰਦਾ ਰੂਪ ਰੂਪ ਨਾ ਹੋਤੋ ਰੇਖ ਨਾ ਕਾਈ ਮਨ ਦਾ ਰੂਪ ਰੇਖ ਹੁੰਦਾ ਨਹੀਂ ਜਦ ਤਾਂ ਸ਼ਬਦ ਕਹਾਂ ਦੇ ਬੁਲਾਈ ਫਿਰ ਸ਼ਬਦ ਕਿੱਥੇ ਹੁੰਦਾ ਲੈ ਫਿਰ ਕਿਵੇਂ ਲੱਗਦੀ ਹੈ ਦੀ ਜਣੀ ਗੁਰੂ ਨਾਨਕ ਕਹਿੰਦੇ ਵੀ ਸਰੀਰ ਤੇ ਬਾਦ ਵੀ ਇਹ ਜਿਹੜੀ ਬਾਦ ਵਾਲੀ ਗੱਲ ਸੀ ਨਾ ਪਿੱਛੇ ਸਰੀਰ ਤੋਂ ਬਾਦ ਵਾਲੀ ਕਹਿੰਦੇ ਇਹ ਤਾਂ ਹੈ ਨਹੀਂ ਸ਼ਬਦ ਨਾਲ ਫਿਰ ਕਿਵੇਂ ਲੱਗਦੀ ਹੈ ਹੁਣ ਉਹ ਸਰੀਰ ਤੋਂ ਬਿਨਾਂ ਸ਼ਬਦ ਦਾ ਗਿਆਨ ਨਹੀਂ ਹੈ ਜੋਗੀਆਂ ਨੂੰ ਅਸਲ ਜੋਗੀ ਸਰੀਰ ਦੇ ਵਿਚਲੇ ਸ਼ਬਦ ਤੋਂ ਬਾਹਰਲੇ ਸ਼ਬਦ ਦਾ ਬਿਲਕੁਲ ਗਿਆਨ ਨਹੀਂ ਹੁੰਦਾ ਕਹਿੰਦੇ ਸਰੀਰ ਨਹੀਂ ਹੈ ਕਿਹੜੇ ਸ਼ਬਦ ਨਾਲ ਲਿਖ ਲਾਊਗਾ ਇਹਦਾ ਮਤਲਬ ਹੈ ਨਾਦ ਦਾ ਉਹਨਾਂ ਨੂੰ ਗਿਆਨ ਨਹੀਂ ਹੈ ਹੁਕਮ ਦਾ ਗਿਆਨ ਨਹੀਂ ਹੈ ਪੁੱਜਣਾ ਦਾ ਹੁਕਮ ਹੈ ਜਿਹੜੇ ਹੁਕਮ ਨਾਲ ਸ੍ਰਿਸ਼ਟੀ ਚੱਲਦੀ ਹੈ ਉਹ ਵੀ ਤਾਂ ਸ਼ਬਦ ਹੈ ਉਹਦੇ ਬਾਰੇ ਜੋਗੀ ਨੂੰ ਕੋਈ ਪਤਾ ਸਰੀਰ ਤਾਂ ਜਿੰਨਾ ਜਰ ਸਰੀਰ ਹੈ ਉਹਦੇ ਬਾਅਦ ਸਮਾਂ ਉਹਦੇ ਬਾਅਦ ਇਹ ਕਿਹਦੇ ਨਾਲ ਲਾਊਗਾ ਸਰੀਰ ਛੁੱਟਣ ਦੇ ਬਾਅਦ ਉਹਨਾਂ ਦਾ ਸਵਾਲ ਹੈ ਜੋਗੀ ਰਕਤ ਬਿੰਦ ਕੀ ਮੜੀ ਨਾ ਹੁੰਦੀ ਰਕਤ ਬਿੰਦ ਕੀ ਮੜੀ ਸਰੀਰ ਹੈ ਕਹਿੰਦੇ ਜਦ ਹੁੰਦੀ ਹੋ ਨਹੀਂ ਮਿੱਤ ਕੀਮਤ ਨਹੀਂ ਪਾਈ ਫੇਰੇ ਇਹਦੀ ਕਿਵੇਂ ਇਹਨੂੰ ਸਮਝਾਂਗੇ ਇਹਨੂੰ ਮਨ ਨੂੰ ਕਿਵੇਂ ਸਮਝਾਂਗੇ ਮਨ ਨੂੰ ਕਿਵੇਂ ਜਾਣਾਂਗੇ ਮਿੱਤ ਕੀ ਮਤ ਹੁੰਦਾ ਹੈ ਮਿੱਤ ਕੀ ਮਤੀ ਮਿੱਤ ਕੀ ਕੀਮਤ ਨਹੀਂ ਹੈ ਲਫ਼ਜ਼ ਮਿੱਤ ਅਲੱਗ ਹੈ ਕੀ ਅਲੱਗ ਹੈ ਮਤੀ ਅਲੱਗ ਹੈ ਮਤੀ ਹਿੰਦੀ ਦਾ ਲਫ਼ਜ਼ ਹੈ ਮਤੀ ਮਤ ਅਸੀਂ ਮਤ ਕਹਿੰਦੇ ਆ ਪੰਜਾਬੀ ਵਿੱਚ ਮਤੀ ਲਫ਼ਜ਼ ਹੈ ਹਿੰਦੀ ਵਾਲੇ ਸਭ ਮਤੀ ਬੋਲਦੇ ਮਤੀ ਹੁੰਦੀ ਹੈ ਦੀ ਸੋਝੀ ਮਤੀ ਸੋਝੀ ਹੁੰਦੀ ਹੈ ਇਹਦਾ ਗਿਆਨ ਮਤ ਵਿੱਚ ਗਿਆਨ ਹੈ ਹੁੰਦਾ ਹੋਰ ਕੀ ਹੁੰਦਾ ਮਤ ਵਿੱਚ ਫਿਰ ਇਹਦੀ ਸਮਝ ਕਿਵੇਂ ਆਉਂਗੀ ਜੇ ਸਰੀਰ ਹੀ ਨਹੀਂ ਹੈ ਮਨ ਨੂੰ ਕਿਵੇਂ ਸਮਝਾਂਗੇ ਫਿਰ ਫਿਰ ਇਹਦਾ ਕਿਵੇਂ ਪਤਾ ਲੱਗੂ ਕਿੱਥੇ ਹੈ ਕਿੱਥੇ ਨਹੀਂ ਹੈ ਇਹਦੀ ਅਵਸਥਾ ਕੀ ਹੈ ਹੁਣ ਤਾਂ ਸਾਨੂੰ ਪਤਾ ਹੈ ਬੋਲਦਾ ਆਦਮੀ ਦੀ ਅਵਸਥਾ ਦਾ ਪਤਾ ਲੱਗਦਾ ਹੈ ਫਿਰ ਕਿਵੇਂ ਪਤਾ ਲੱਗੂ ਸਵਾਲ ਹੈ ਉਹਨਾਂ ਦਾ ਉਹ ਜਿਹੜੀ ਅਵਸਥਾ ਦੇ ਵਿੱਚ ਨੇ ਉਹ ਜਿਹੇ ਸਵਾਲ ਕਰਨ ਜਿੱਥੇ ਫਸੇ ਨੇ ਫਸੇ ਨੇ ਤਾਂ ਉਸੇ ਵਾਸਤੇ ਸਵਾਲ ਕਰਨਾ ਹੈ ਵਰਨ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸੱਚਾ ਹੁਣ ਉਦੋਂ ਇਹਦਾ ਵਰਨ ਭੇਖ ਤਾਂ ਕੋਈ ਜਾਪਦਾ ਨਹੀਂ ਚੇਤਨ ਦਾ ਕੁਝ ਵੀ ਨਹੀਂ ਜਾਪਦਾ ਫਿਰ ਸੱਚਾ ਕਿਵੇਂ ਪਤਾ ਲੱਗੂਗਾ ਯਾਨੀ ਅੱਖਾਂ ਤੋਂ ਵਾਹਾਂ ਜੋਗੀਆਂ ਨੂੰ ਕੋਈ ਗਿਆਨ ਨਹੀਂ ਕਿਉਂਕਿ ਮੂਰਤੀ ਜੋ ਹੈ ਸਾਹਮਣੇ ਉਹ ਆਬਜੈਕਟ ਜੋ ਰੱਖ ਕੇ ਸਮਾਧੀ ਲਾਉਂਦੇ ਨੇ ਅੱਖਾਂ ਤੋਂ ਬਾਝੋਂ ਵੇਖਣ ਵਾਲੀ ਗੱਲ ਯੋਗੀਆਂ ਨੂੰ ਬਿਲਕੁਲ ਪਤਾ ਨਹੀਂ ਭਗਤਾਂ ਤੋਂ ਬਿਨਾਂ ਅੱਖਾਂ ਵਾਜੋਂ ਵੇਖਣਾ ਕਿਸੇ ਨੂੰ ਵੀ ਪਤਾ ਨਹੀਂ ਨਾ ਸੰਤ ਨੂੰ ਕਿਸੇ ਨੂੰ ਪਤਾ ਨਾ ਸਾਧ ਨੂੰ ਪਤਾ ਨਾ ਜਿਹੜੇ ਗੁਰੂ ਕਹਿੰਦੇ ਨੇ ਉਹਨਾਂ ਨੂੰ ਪਤਾ ਜਿਨੀਆਂ ਮਤਾਂ ਨੇ ਕਿਸੇ ਨੂੰ ਇਸ ਚੀਜ਼ ਦਾ ਗਿਆਨ ਨਹੀਂ ਅੱਖਾਂ ਵਾਜੋਂ ਵੇਖਿਆ ਜਾ ਸਕਦਾ ਹੈ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਕੋਈ ਚੀਜ਼ ਹੈ ਸੁਣੀ ਜਾ ਸਕਦੀ ਹੈ ਇੱਥੇ ਆ ਕੇ ਅੜ ਗਏ ਹੂੰ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ਨਾਨਕ ਫਿਰ ਜਵਾਬ ਦਿੰਦਾ ਇੱਕ ਲਾਈਨ ਚ ਉਹਨਾਂ ਦਾ ਇੱਕ ਲਾਈਨ ਚ ਪਹਿਲਾਂ ਜਵਾਬ ਦੇ ਕੇ ਗਾਹਾਂ ਵਿਸਤਾਰ ਨਾਲ ਜਵਾਬ ਨਾਨਕ ਕਹਿੰਦਾ ਹੈ ਬੈਰਾਗੀ ਨਾਨਕ ਨਾਮ ਨਾਮ ਰਤੇ ਕਹਿੰਦੇ ਜਿਹੜੇ ਨਾਮ ਦਾ ਰੰਗ ਚੜ ਜਾਂਦਾ ਉਹ ਬੈਰਾਗੀ ਹੋ ਜਾਂਦਾ ਮਨ ਵਿੱਚ ਹੁੰਦਾ ਨਹੀਂ ਉਹ ਇਹ ਤਬ ਸਾਚੋ ਸਾਚਾ ਬਈ ਸਾਚੋ ਇੱਕੋ ਹੀ ਹੁੰਦਾ ਫਿਰ ਸਾਚੋ ਸਾਚਾ ਹੁੰਦਾ ਜਦ ਇਹ ਝੂਠ ਔਰ ਸੱਚ ਦੋ ਪਾਸੇ ਜੁੜਿਆ ਹੁੰਦਾ ਇੱਕੋ ਹੀ ਬੰਦੇ ਦੋ ਹੋਏ ਹੁੰਦੇ ਅਸਲ ਸੱਚ ਦੋ ਹੈ ਨਹੀਂ ਜਿਹੜਾ ਅਸੀਂ ਦੋ ਮੰਨ ਲਏ ਉਹ ਦੋ ਮੰਨ ਕੇ ਪੱਕੇ ਬਹਿ ਗਏ ਦੋ ਹੈ ਨਹੀਂ ਬਾਜ ਕਬੀਰ ਨੇ ਕਿਹਾ ਕਹਿਣ ਸੁਣਨ ਕੋ ਦੂਜਾ ਭਾਈ ਨਹੀਂ ਦੋ ਹਣ ਦੋ ਕਿਸਮ ਦੀ ਇਹਦੀ ਦੌੜ ਹੈ ਦੋ ਕਿਸਮ ਦੀ ਇਹਦੀ ਭੁੱਖ ਹੈ ਉਹਨੂੰ ਦੁਬਦਾ ਕਹਿੰਦੇ ਨੇ ਆ ਕਰਾਂ ਤੇ ਨਾ ਕਰਾਂ ਇਧਰ ਨੂੰ ਜਾਵਾਂ ਕਿ ਨਾ ਜਾਵਾਂ ਸੇ ਦੁਬਦਾ ਕਰਕੇ ਦੋ ਨੇ ਇੱਕੋ ਹੀ ਹੈ ਇੱਕ ਨੂੰ ਦੁਬਦਾ ਦੁਚਿੱਤੇ ਦੁਚਿੱਤੀ ਕਹਤੀ ਉਹਨੂੰ ਦੁਚਿੱਤੇ ਕੀ ਦੂਈ ਥੂਲ ਕਰਾਂਦੀ ਇੱਕ ਦੇ ਵਿੱਚ ਦੁਚਿੱਤੀ ਹੋਈ ਹੋਈ ਹੈ ਆਡਾ ਡਰਨ ਹੋਇਆ ਹੋਇਆ ਇੱਕ ਪਾਸੇ ਵਾਲੀ ਥੂਮ ਜੇ ਇੱਕ ਪਾਸੇ ਵਾਲੀ ਗਰਾ ਲੈਣੀ ਹੈ ਮਾਇਆ ਵਾਲੀ ਦੁਚਿੱਤੇ ਕੀ ਦੂਈ ਥੂਮ ਗਰਾਨੀ ਮੋਹ ਬਲੈਂਡਾ ਟੁੱਟਦਾ ਦੁਚਿੱਤੇ ਕੀ ਥੂਮ ਕਦ ਪੈਦਾ ਹੋਈ ਹੈ ਪੈਦਾ ਵੀ ਜਨਮ ਤੋਂ ਬਾਅਦ ਹੋਈ ਹੈ ਗਰਭ ਵਿੱਚ ਹੈ ਨਹੀਂ ਸੀ ਦੁਚਿੱਤੇ ਕੀ ਥੂਮ ਗਰਭ ਵਿੱਚ ਤਪ ਕਰਦਾ ਸੀ ਜੁੜਿਆ ਹੋਇਆ ਸੀ ਸ਼ਬਦ ਨਾਲੇ ਜੁੜਿਆ ਹੋਇਆ ਸੀ ਉੱਤੇ ਤਾਂ ਹੀ ਬਿਨਾਂ ਸਾਹ ਲੈਣ ਤੇ ਵੀ ਜਿਉਂਦਾ ਸੀ ਉਤੇ ਕੋਈ ਚਿੰਤਾ ਨਹੀਂ ਸਰੀਰ ਤੰਦਰੁਸਤ ਹੈ ਸਰੀਰ ਵਧ ਰਿਹਾ ਹੈ ਸਰੀਰ ਨੂੰ ਜੋ ਖਰਾਕ ਰਹੀ ਆਪੇ ਆਟੋਮੈਟਿਕ ਮਿਲ ਰਹੀ ਹੈ ਕੁਝ ਨਹੀਂ ਕਰ ਰਿਹਾ ਹੱਥ ਨਹੀਂ ਹਿਲਾ ਰਿਹਾ ਸੋਚ ਨਹੀਂ ਰਿਹਾ ਫਿਕਰ ਨਹੀਂ ਕਰ ਰਿਹਾ ਚਿੰਤਾ ਨਹੀਂ ਕਰ ਰਿਹਾ ਸਰੀਰ ਬਣ ਰਿਹਾ ਇੱਥੇ ਆ ਕੇ ਚਿੰਤਾ ਕਰ ਲਾਂਗੇ ਬਸ ਆ ਚਿੰਤਾ ਜਿਹੜੀ ਹੈ ਨਾ ਜਿਹੜਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਤ੍ਰਿਸ਼ਨਾ ਲੱਗੀ ਤੋਂ ਦਜਿੱਤੀ ਹੋ ਗਈ ਲੜ ਛੁੱਟ ਗਿਆ ਜੇ ਜਾਣਾ ਲੜ ਲੜ ਛੁੱਟ ਗਿਆ ਤ੍ਰਿਸ਼ਨਾ ਲੱਗ ਦੁਜਿੱਤੀ ਜਨਮ ਤੋਂ ਬਾਅਦ ਪੈਦਾ ਹੋਈ ਹੈ ਗਰਭ ਦੇ ਵਿੱਚ ਦੁਜਿੱਤੀ ਨਹੀਂ ਹੁੰਦੀ ਤੇਰੇ ਤੇ ਦੁਜਿੱਤੀ ਨਹੀਂ ਹੁੰਦੀ ਸਤ ਯੁਗ ਵਿੱਚ ਦੁਜਿੱਤੀ ਨਹੀਂ ਹੁੰਦੀ ਦੁਜਿੱਤੀ ਕੇਵਲ ਕਲ ਯੁਗ ਚ ਹੁੰਦੀ ਹੈ ਕਲ ਯੁਗ ਜੇ ਕਲਪਨਾ ਹੁੰਦੀ ਹੈ ਕਲਪਨਾ ਹੀ ਨੂੰ ਚਿੱਤੀ ਦਾ ਨਾਮ ਹੈ ਅਸਲ ਚ ਕੱਲ ਨਾਮ ਕਲਪਨਾ ਦਾ ਵੀ ਹੈ ਕੱਲ ਨਾਮ ਪਾਪ ਦਾ ਵੀ ਹੈ ਵੇਦ ਵਿੱਚ ਕਲੀ ਜਿਹੜਾ ਕੱਕਾ ਲੱਲੇ ਨੂੰ ਸਿਆਰੀ ਨੂੰ ਕਲੀ ਕਹਿੰਦੇ ਨੇ ਕੱਲ ਨਹੀਂ ਕਹਿੰਦੇ ਕੱਲ ਅਸੀਂ ਕਹਿੰਦੇ ਕੱਕਾ ਲੱਲਾ ਨਾਲ ਕੱਲ ਬਣਦੀ ਕੱਲ ਦਾ ਅਰਥ ਹੁੰਦਾ ਆ ਜਿਹੜੀਆਂ ਮਸ਼ੀਨਰੀ ਕਲਪੁਰ ਜੇ ਜਵਾਹਰ ਲਾਲ ਦਾ ਅਰਥ ਕਰ ਰਿਹਾ ਤਾਂ ਕਲਯੁਗ ਦਾ ਮਸ਼ੀਨਰੀ ਦਾ ਯੁੱਗ ਹੈ ਇਹ ਅਰਥ ਕਰਦੇ ਤੇ ਵੀ ਇਹਦਾ ਨਾਮ ਯੁਗ ਹੈ ਬਿਜਲੀ ਦਾ ਯੁਗ ਹੈ ਮੋਟੀ ਅਕਲ ਦੀ ਚਾਹੀਦੀ ਅਕਲ ਦੀ ਹੋਈ ਅਰਥ ਕਰਤੇ ਧਾਰਮਿਕ ਬੰਦਾ ਹੁੰਦਾ ਕਿਉਂ ਅਰਥ ਕਰਦਾ ਅਜੇ ਕਲੀ ਲਫ਼ਜ਼ ਹੈ ਕਲੀ ਦਾ ਅਰਥ ਹੁੰਦਾ ਪਾਪ ਇਹ ਚ ਪਾਪ ਕਰਦਾ ਪਾਪ ਕੀ ਕਰਦਾ ਹੁਕਮ ਦਾ ਵਿਰੋਧ ਕਰਦਾ ਜਿਹੜਾ ਸਾਡੇ ਨਾਲ ਸਾਡੇ ਤੇ ਜਿਹੜਾ ਪਰਉਪਕਾਰ ਕਰਦਾ ਹੋਵੇ ਸਾਡੇ ਨਾਲ ਸਾਡਾ ਹਮਦਰਦੀ ਹੋਵੇ ਸਾਡਾ ਸ਼ੁਭ ਚਿੰਤਕ ਹੋਵੇ ਹਰ ਪ੍ਰਕਾਰ ਨਾਲ ਸਾਡੀ ਚਿੰਤਾ ਰੱਖਣ ਵਾਲਾ ਹੋਵੇ ਉਹਦੇ ਤੇ ਸ਼ੰਕਾ ਕਰਨੀ ਪਾਪ ਹੈ ਉਹਦੇ ਜਿਹੜੀ ਸ਼ੰਕਾ ਕਰਨੀ ਹੈ ਨਾ ਬਹੁਤ ਵੱਡਾ ਪਾਪ ਹੈ ਹੋਵੇ ਤਾਂ ਸ਼ੁਭ ਚਿੰਤਕ ਹੋਵੇ ਤਾਂ ਸਾਡਾ ਮਿੱਤਰ ਸਮਝੇ ਨਹੀਂ ਹਰ ਤਰ੍ਹਾਂ ਦਾ ਸਾਡਾ ਮਤਲਬ ਹੈ ਫਾਇਦਾ ਸੋਚਣ ਵਾਲਾ ਹੋਵੇ ਸੋਚਦਾ ਰਿਹਾ ਹੋਵੇ ਤੁਰ ਤੋਂ ਹੁਣੇ ਨਾ ਸੋਚਦਾ ਹੋਵੇ ਤੁਰ ਤੋਂ ਪਹਿਲਾਂ ਤੋਂ ਹੀ ਸੋਚਦਾ ਰਿਹਾ ਹੋਵੇ ਅਸੀਂ ਉੱਤੇ ਕਰੀਏ ਸ਼ੰਕਾ ਇਹ ਤੋਂ ਬੜਾ ਪਾਪ ਕੋਈ ਨਹੀਂ ਇਹ ਪਾਪ ਇਹਨੂੰ ਮਨਸਾ ਪਾਪ ਕਹਿੰਦੇ ਨੇ ਇਹਦਾ ਨਾਮ ਮਨਸਾ ਪਾਪ ਹੈ ਮਨ ਦੀ ਇੱਛਾ ਹੀ ਪਾਪ ਹੈ ਮਨ 'ਚ ਇੱਛਾ ਪੈਦਾ ਹੋਣੀ ਹੀ ਪਾਪ ਹੈ ਤੈਨੂੰ ਚਿੰਤਾ ਕਰਨ ਦੀ ਲੋੜ ਕੀ ਹੈ ਚਿੰਤਾ ਇੱਛਾ ਪੈਦਾ ਹੁੰਦੀ ਹੈ ਇੱਛਾ ਤੋਂ ਚਿੰਤਾ ਪੈਦਾ ਹੁੰਦੀ ਹੈ ਇਸ ਕਰਕੇ ਕਿਹਾ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਜੇ ਅੰਦਰਲੇ ਨੂੰ ਤੇਰੀ ਚਿੰਤਾ ਹੈ ਅੰਦਰਲਾ ਸਰਬਿਆਪੀ ਨਾਲ ਜੁੜਿਆ ਹੋਇਆ ਹੈ ਹੁਕਮ ਨਾਲ ਜੁੜਿਆ ਹੋਇਆ ਹੈ ਤੂੰ ਸ਼ੰਕਾ ਕਰਦਾ ਹੈ ਜਿੰਤੂ ਸਾਜ ਸਵਾਲ ਸ਼ਿਗਾਰਿਆ ਗਰਵ ਅਗਨ ਵਿੱਚ ਜਿਨੇ ਅਵਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੁੱਧ ਭਰ ਜੋ ਸੋ ਭੋਜਨ ਸੁਖ ਸੂਦ ਉਹਦੇ ਤੇ ਹੀ ਕਰਦਾ ਮੂਰਖ ਮਤ ਮਾਰੀ ਗਈ ਮਤ ਮਾਰੀ ਹੋਈ ਹੈ ਗੁੱਸਾ ਨਹੀਂ ਉਹ ਕਰਦਾ ਸ਼ੰਕਾ ਗੁੱਸਾ ਨਹੀਂ ਕਰਦਾ ਉਹ ਵੀ ਮੇਰੇ ਤੇ ਸ਼ੰਕਾ ਕਰਦਾ ਉਹ ਕੋਈ ਨਹੀਂ ਨਾਰਾਜ਼ ਹੁੰਦਾ ਇਸ ਗੱਲ ਤੇ ਸ਼ੰਕਾ ਕਰਦਾ ਸਾਡੀ ਮਤ ਮਾਰੀ ਜਾਂਦੀ ਹੈ ਜੋ ਗੇਨ ਹੋਣਾ ਉਹਦਾ ਨੁਕਸਾਨ ਹੋ ਜਾਂਦਾ ਜੋ ਕੁਝ ਲੈਣ ਆਇਆ ਉਹ ਲੈਂਦਾ ਨਹੀਂ ਸ਼ੰਕਾ ਕਰਦਾ ਸ਼ੰਕਾ ਜੇ ਜ਼ਿੰਦਗੀ ਨਗਾ ਦਿੰਦਾ ਸ਼ੰਕਾ ਕਰਦਾ ਕਰਦਾ ਸਾਰੀ ਜ਼ਿੰਦਗੀ ਨਗਾ ਦਿੰਦਾ ਉਹਦੇ ਤੇ ਜਿਹੜਾ ਕੰਮ ਸਵਾਰਨਾ ਹੱਥੀ ਉਹ ਸਵਾਰਦਾ ਨਹੀਂ ਜਿਹੜਾ ਉਹ ਸਵਾਰਦੇ ਉਹਦੇ ਤੇ ਸ਼ੰਕਾ ਕਰਕੇ ਉਧਰ ਲਗਾ ਦਿੰਦਾ ਆਪਣਾ ਹੀ ਨੁਕਸਾਨ ਕਰ ਲੈਂਦਾ ਉਹਦਾ ਕੁਝ ਨਹੀਂ ਹੁੰਦਾ ਨੁਕਸਾਨ ਉਹ ਇਹਦੀ ਸਜ਼ਾ ਵੀ ਨਹੀਂ ਦਿੰਦਾ ਕਿਉਂਕਿ ਦਿਆਲੂ ਹੈ ਸਜ਼ਾ ਖਾਦੇ ਦੋਗੇ ਨੁਕਸਾਨ ਤਾਂ ਨੇ ਆਪਣੇ ਕੀਤਾ ਉਹ ਜਾ ਮੂਰਖ ਬਣ ਜਾਂਦਾ ਅਸਾਂ ਕਬੂਰ ਖੰਦ ਕਾਤੇ ਇਹ ਗੱਲ ਕਰਕੇ ਅਸਾਂ ਅਸਾਂ ਚੋਰ ਹਰਾਮ ਖੋਰ ਨੇ ਉਹ ਮਤ ਦੇਣ ਵਾਲੇ ਨੇ ਤੁਹਾਨੂੰ ਗਾਈਡ ਕਰਨ ਵਾਲੇ ਜੋ ਰਾਮ ਨੇ ਉਹ ਗਾਈਡ ਕਰਨ ਵਾਲੇ ਮਨ ਦੀ ਇੱਛਾ ਪੂਰੀਆਂ ਕਰਨ ਵਾਲੇ ਜੋ ਰਾਮ ਖੋਲ ਪੁੱਠੀ ਮਤ ਦੇਣੇ ਵਾਲੇ ਪੁੱਠੀ ਮਤ ਦੇਣੇ ਵਾਲੇ ਨਾਲੇ ਤਾਂ ਕਹੀ ਜਾਂਦੇ ਨੇ ਸਿੱਧੀ ਗੱਲ ਵੀ ਕਹੀ ਜਾਂਦੇ ਨੇ ਪੁੱਠੀ ਵੀ ਕਹੀ ਜਾਂਦੇ ਨੇ ਹਾਂਜੀ